ਨਿਰਗੁਣ ਆਪ ਸਰਗੁਣ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਨਿਰਗੁਣ ਆਪ ਸਰਗੁਣ ਵੀ ਉਹੀ ਤੂੰ ਦੱਸ ਜਦ ਨਿਰਗੁਣ ਹੈ ਜਦ ਬਖਾਰੀ ਹੈ ਜਦ ਸਰਗੁਣ ਹੈ ਫਿਰ ਆ ਜਾ ਜੇ ਜਾਗਿਆ ਤਾਂ ਸਰਗੁਣਾ ਜਾਂ ਸੁੱਤਾ ਪਿਆ ਤਾਂ ਨਿਰਗੁਣਾ ਨੱਠ ਭੱਜ ਸੁਪਨੇ 'ਚ ਵੀ ਬਹੁਤ ਕਰਦਾ ਹੈ ਪਰ ਸੁਪਨੇ ਦਾ ਸਭ ਕੀਤਾ ਹੋਇਆ ਉਦਾਂ ਹੀ ਹੈ ਚਾਹੇ ਘਾਟਾ ਹੈ ਚਾਹੇ ਵਾਧਾ ਹੈ ਸੁਪਨੇ 'ਚ ਚਾਹੇ ਜਾਸਾ ਚਾਹੇ ਜਾਸਾ ਜਾਗੇ ਤੋਂ ਬਾਅਦ ਨਾ ਹੋ ਜਾਸ ਜਾਸਾ ਨਾ ਹੋ ਅਬ ਜਾਸਾ ਜੇ ਸੁਪਨੇ 'ਚ ਭਖਾਰੀ ਹੈ ਤਾਂ ਭਖਾਰੀ ਹੈ ਜੀ ਜਾਗੂ ਜੇ ਸੁਪਨੇ 'ਚ ਰਾਜਾ ਬਣ ਗਿਆ ਤਾਂ ਰਾਜਾ ਹੈ ਜੀ ਜਾਗੂ ਇਹ ਤਾਂ ਸਭ ਸੁਪਨੇ ਦੀ ਖੇਡ ਹੈ ਸੰਸਾਰ ਤਾਂ ਇਹ ਸੰਸਾਰ ਸਗਲਾ ਸੁਪਨਾ ਜਿਹੜਾ ਸੁਪਨੇ ਦੇ ਵਿੱਚ ਗੁਲਤਾਨ ਹੈ ਮਸਤ ਹੈ ਸਭ ਕੁਝ ਵਿਸਰਿਆ ਹੋਇਆ ਸੁਪਨੇ 'ਚ ਜਿਹਨੂੰ ਉਹ ਭਖਾਰੀ ਹੈ ਉਹ ਹੈ ਜਿਹੜਾ ਸੁਪਨੇ 'ਚ ਕੋਈ ਸੁਣ ਰਿਹਾ ਹੈ ਵੀ ਇਹ ਸੁਪਨਾ ਹੈ ਸੁਪਨੇ ਤੇ ਛੱਕ ਪੈ ਰਹੀ ਹੈ ਉਹ ਅਦ ਵਿਚਾਲੇ ਹੈ ਉਹ ਭਖਾਰੀ ਹੁਣ ਤਾਂ ਵੀ ਸ਼ੱਕ ਪੈਂਦੀ ਹੈ ਵੀ ਮੈਂ ਭਗਾਰੀ ਨਹੀਂ ਹੈਗਾ ਕਮ ਸੇ ਕਮ ਸ਼ੱਕ ਤਾਂ ਪਈ ਹੈ ਚਲੋ ਜੇ ਜਾਗਿਆ ਦੀ ਸ਼ੱਕ ਤਾਂ ਪਈ ਹੈ ਮੈਂ ਭਗਾਰੀ ਨਹੀਂ ਮੈਂ ਜੋ ਹਾਂ ਇਹ ਹਾਂ ਨਹੀਂ ਸੰਸਾਰ ਹੈ ਝੂਠਾ ਫਿਰ ਉਹ ਨਿਗਾਹ ਰੱਖਣ ਲੱਗਦਾ ਵੀ ਆ ਮੇਰੇ ਨਾਲ ਉਹ ਵੀ ਮਰ ਗਿਆ ਉਹ ਵੀ ਚਲਾ ਗਿਆ ਨਾਲ ਕੁਝ ਲੈ ਜਿਵੇਂ ਸਮਝਾਇਆ ਗੁਰਬਾਣੀ ਨੇ ਲੋਕਾਂ ਨਾਲ ਲੱਗੇ ਫਿਰ ਤਾਂ ਖੈਰਵੇਂ ਭਾਈ ਪਰਾਈ ਆ ਹੌਲੀ ਹੌਲੀ ਹੌਲੀ ਹੌਲੀ ਕੁਝ ਘਟਨਾਵਾਂ ਆਪਣੇ ਨਾਲ ਵੀ ਵਰਤ ਜਾਂਦੀਆਂ ਨੇ ਜ਼ਿੰਦਗੀ 'ਚ ਕੁਝ ਉਹਨਾਂ ਤੋਂ ਸਬਕ ਲਈਦਾ ਕੁਝ ਕਿਸੇ ਨਾਲ ਵਰਤ ਜਾਂਦੀਆਂ ਨੇ ਘਟਨਾਏ ਹੁਕਮ ਹੈ ਹੁਕਮ ਨਾਲੇ ਵਰਤਦੀਆਂ ਨੇ ਉਹ ਹੌਲੀ ਹੌਲੀ ਹੌਲੀ ਹੌਲੀ ਪਾਣਾ ਜੇ ਧਿਆਨ ਰੱਖੇ ਤਾਂ ਪਾਣੇ ਦਾ ਅਸਰ ਹੋਣ ਲੱਗ ਜਾਂਦਾ ਪਾਣੇ 'ਚੋਂ ਯਕੀਨ ਆਉਣ ਲੱਗ ਜਾਂਦਾ ਵੀ ਹਾਂ ਸੁਪਨਾ ਹੈ ਕੰਮ ਨਹੀਂ ਹੁੰਦਾ ਹੈ ਔਖੀ ਬਹੁਤ ਹੈ ਗੱਲ ਸੌਖੀ ਨਹੀਂ ਹੈਗੀ ਬੰਦੀ ਹੋਈ ਆ ਗੁਰਬਾਣੀ ਨੇ ਰਾਖੜੀ ਖੇਡ ਸੁਪਨੇ ਚ ਸੁਪਨੇ ਨੂੰ ਸੁਪਨਾ ਮੰਨ ਲੈਣਾ ਬੜਾ ਔਖੀ ਗੱਲ ਹੈ ਹਾਂਜੀ ਨਿਰਗੁਣ ਆਪ ਸਰਗੁਣ ਵੀ ਹੋਈ ਆਪ ਹੀ ਸਰਗੁਣ ਹੈ ਆਪ ਹੀ ਨਿਰਗੁਣ ਹੈ ਜਦ ਕੇ ਨਿਰਗੁਣ ਬ੍ਰਹਮ ਨੂੰ ਮੰਨਦੇ ਨੇ ਉਹ ਕਸ਼ੀ ਹੁੰਦਾ ਵੈਸ਼ਨੂ ਮਤ ਵਾਲੇ ਸਰਗੁਣ ਜੀਵ ਨੂੰ ਮੰਨਦੇ ਨੇ ਜਿਹੜਾ ਅੰਦਰ ਸਾਹ ਲੈਂਦਾ ਬ੍ਰਹਮ ਉਹ ਹੈ ਨਾ ਇਹ ਚਾਹੇ ਜੋ ਕਹਿਣ ਆਪਣੇ ਕੋ ਬ੍ਰਹਮ ਉਹ ਹੈ ਜਿਹੜਾ ਅੰਦਰ ਸਾਹ ਲੈਂਦਾ ਅੱਧਾ ਬ੍ਰਹਮ ਵੀ ਅੱਧਾ ਹੀ ਹੁੰਦਾ ਅੱਧਾ ਜਿਹੜਾ ਤਰਕੁਟੀ ਜਾਂ ਸੌਂ ਕੇ ਉੱਠਦਾ ਹੈ ਜਿਹੜਾ ਸੌਂਦਾ ਜਾਗਦਾ ਉਹ ਅੱਧਾ ਉਹ ਮਨ ਉਹ ਜੀਵ ਹੈ ਉਹ ਬ੍ਰਹਮ ਚਾਰੇ ਵੇਦ ਬ੍ਰਹਮ ਨੂੰ ਦਿੱਤੇ ਨੇ ਨਾ ਚਾਰੇ ਪ੍ਰਕਾਰ ਦਾ ਗਿਆਨ ਆਯੁਰਵੈਦਿਕ ਵੀ ਬ੍ਰਹਮ ਹੀ ਹੈ ਆ ਜੋਤਿਸ਼ ਜਾਤਿਸ਼ ਦਾ ਕੰਮ ਵੀ ਬ੍ਰਹਮਾ ਹੀ ਕਰਦਾ ਹੱਥ ਰੇਖਾ ਵੀ ਇਹੀ ਦੇਖਦਾ ਸਮਝ ਐਸਟ੍ਰੋਲੋਜੀ ਐਸਟ੍ਰੋਲੋਜੀ ਦਾ ਗਿਆਨ ਦਿਨ ਰਾਤ ਦਾ ਵੱਡਾ ਘਾਟਾ ਸੁਪਨੇ ਵਾਲਾ ਕਰਦਾ ਸਾਰੇ ਸੁਪਨੇ ਵਾਲਾ ਸਾਰਾ ਹੀ ਗਿਆਨ ਇਹਦੇ ਕੋਲ ਸਿਰਫ ਆਤਮ ਗਿਆਨ ਵੀ ਇਹੀ ਲੈਂਦਾ ਆਤਮ ਗਿਆਨ ਵੀ ਇਹੀ ਲੈਂਦਾ ਦੁਕਾਨੇ ਦੇ ਕੋਲ ਨੇ ਅੱਖਾਂ ਦੇ ਕੋਲ ਨੇ ਗਿਆਨ ਹਾਸਲ ਕਰਨਾ ਮਨ ਬੁੱਧੀ ਦਾ ਕੰਮ ਹੈ ਆਇਆ ਗਿਆਨ ਹਾਸਲ ਕਰਨਾ ਕਰੇ ਚਾਹੇ ਜੋ ਮਰਜੀ ਧਰਮ ਹੈ ਜੇ ਬਣਾ ਲੈ ਗਿਆਨ ਦੇ ਨੇੜੇ ਨਹੀਂ ਜਾਣਾ ਆਪ ਹੀ ਸਰਗੁਣ ਹੈ ਆਪ ਹੀ ਨਿਰਗੁਣ ਉਹ ਕਹਿੰਦੇ ਨੇ ਜਿਹੜਾ ਤਾਂ ਸਰੀਰ ਦੇ ਵਿੱਚ ਹੈ ਉਹ ਸਰਗੁਣ ਹੈ ਜਿਹੜਾ ਅੰਦਰ ਹੈ ਉਹ ਨਿਰਗੁਣ ਹੈ ਉਹ ਕਹਿੰਦੇ ਕੀ ਕਰ ਸਕਦਾ ਉਹਦੇ ਹੱਥ 'ਚ ਕੁਝ ਨਹੀਂ ਐ ਖੇਡ ਬਣਾ ਲਈ ਕੁਝ ਉਲਟ ਕਰ ਦਿੱਤਾ ਸੁਪਨੇ ਨੂੰ ਸੱਚ ਬਣਾ ਲਿਆ ਆ ਸੰਸਾਰ ਸੱਚ ਬਣਾ ਲਿਆ ਜਿਹੜਾ ਨਹੀਂ ਦੀਦਾ ਉਹਦੇ ਤੇ ਸ਼ੱਕ ਪੈਦਾ ਕਰਦੀ ਉਲਟ ਗੱਲ ਕਰਦੀ ਜਿਹੜਾ ਕਾਨੂੰਨੀ ਨੂੰ ਦਾ ਉਹਦੇ ਤੇ ਸ਼ੰਕਾ ਹੈ ਵੀ ਉਹ ਪਤਾ ਨਹੀਂ ਹੈ ਪਤਾ ਨਹੀਂ ਨਹੀਂ ਹੈ ਛੱਡੋ ਹੈ ਕਰਕੇ ਮੰਨ ਕੇ ਪਰ ਆਦਾ ਤਾਂ ਸੱਚ ਹੈ ਲੋ ਇਹ ਤਾਂ ਸਾਹਮਣੇ ਸਾਡੇ ਕੁਝ ਕਰਦਾ ਉਹ ਬੰਦੇ ਨੇ ਬੰਦਾ ਮਾਰਤਾ ਆ ਉਹਨੇ ਆ ਮਾਰਤਾ ਆ ਕਰਤਾ ਟੱਕਾ ਮਾਰਤਾ ਕੁਝ ਨੁਕਸਾਨ ਕਰਤਾ ਉਹਨੇ ਤਾਂ ਪਾਪ ਕਰਤਾ ਸਾਡੇ ਸਾਹਮਣੇ ਇਹਨੂੰ ਅਸੀਂ ਕਿਵੇਂ ਇਗਨੋਰ ਕਰ ਲਈਏ ਕੀਤੇ ਹੋਏ ਪਾਪ ਨੂੰ ਇਸ ਕਰਕੇ ਸਰਗੁਣ ਜੀਵਾਂ ਨੂੰ ਮੰਨ ਲਿਆ ਉਹਨਾਂ ਨੇ ਉਠੀ ਬਲਾ ਫਿਰ ਗਈ ਇੱਥੇ ਰੱਦ ਕੀਤਾ ਕਿ ਉਹੀ ਸਰਗੁਣ ਉਹੀ ਨਿਰਗੁਣ ਬਿਲਕੁਲ ਜੋ ਤੇ ਸਰਗੁਣ ਜੋ ਤੇ ਨਿਰਗੁਣ ਜਿੰਨਾ ਜਿਹੜੇ ਦੋ ਹਿੱਸਿਆਂ 'ਚ ਅੱਧਾ ਤਾਂ ਸੌਂਦਾ ਜਾਗਦਾ ਅੱਧਾ ਜਾਗਦਾ ਹੀ ਰਹਿੰਦਾ ਸੌਂਦਾ ਨਹੀਂ ਅੱਧਾ ਹਿੱਸਾ ਤਾਂ ਸੌਂਦਾ ਹੀ ਨਹੀਂ ਜਿਹੜਾ ਸਾਹ ਲੈਂਦਾ ਬੇਨਸਾ ਹੋਈ ਹੈ ਅਸਲ ਜੀਵ ਹੋਈ ਆ ਜਿਹੜਾ ਜਿਹੜਾ ਹਿੱਸਾ ਦਾ ਅੱਡ ਹੋ ਕੇ ਅਕਲ ਅੱਡ ਹੋ ਕੇ ਮਨ ਅੱਡ ਹੋ ਕੇ ਜਿਹੜਾ ਸੰਸਾਰ ਦੇ ਵਿੱਚ ਹੋਰ ਗਿਆਨ ਵਧਾਉਣਾ ਹੈ ਉਹ ਜਿਹੜਾ ਹਿੱਸਾ ਗਿਆਨ ਫਸੂ ਲੈਣਾ ਹੈ ਉਹ ਹਿੱਸਾ ਅਸਲ ਤਾਂ ਨਿਰਗੁਣ ਸੀਗਾ ਉਹਨੂੰ ਮੰਨ ਲਿਆ ਸਰ ਜੇ ਨਿਰਗੁਣ ਦੀ ਤਾਂ ਹੀ ਤਾਂ ਗੁਣ ਧਾਰਨ ਕਰਨਾ ਆਇਆ ਹੋ ਅਸਲ ਕਿ ਕੋਈ ਅਸਲ ਨਾ ਅੱਧਾ ਨਿਰਗੁਣ ਅੱਧਾ ਸਰਗੁਣ ਇਹ ਪੰਕਤੀ ਫਿਰ ਫਿੱਟ ਆ ਜਾਂਦੀ ਹੈ ਨਿਰਗੁਣ ਆਪ ਸਰਗੁਣ ਵੀ ਮਨ ਕਰਕੇ ਨਿਰਗੁਣ ਆਪ ਉਹ ਸਰਗੁਣ ਚਿਤ ਕਰਕੇ ਨਹੀਂ ਕਹਾਂਗੇ ਚਿਤ ਨੂੰ ਆਪ ਕਹਾਂਗੇ ਇੱਥੇ ਜੇ ਮਨ ਕਰਕੇ ਸਰਗੁਣਾ ਨਿਰਗੁਣਾ ਚਿਤ ਕਰਕੇ ਫਿਰ ਉਹ ਆਪ ਕੌਣ ਆਪ ਕੀ ਹੈ ਫਿਰ ਆਪ ਗਾਇਬ ਹੋ ਜਾਊਗਾ ਚਿੱਤੇ ਆਪ ਚਿੱਤੇ ਆਪ ਆਪ ਜਿਹੜਾ ਵਰਤਣਾ ਚਿੱਤ ਵਾਸਤੇ ਵਰਤਣਾ ਜੇ ਦੋ ਹਿੱਸੇ ਹੋ ਗਏ ਦੋ ਹਿੱਸੇ ਨੇ ਫਿਰ ਆਪ ਕੀ ਹੈ ਜੀ ਸਤਗੁਰ ਜਾਗਤਾ ਦੇ ਹੋ ਜੇ ਜ਼ਰੂਰ ਹੈ ਪਰ ਸੰਸਾਰ ਨਾਲ ਨਹੀਂ ਜੁੜਿਆ ਹੋਇਆ ਇਹ ਸੰਸਾਰ ਨਾਲ ਜੁੜਿਆ ਹੈ ਉਹ ਲੋਕ ਦਾ ਨਹੀਂ ਪਤਾ ਉਹ ਲੋਕ ਦਾ ਪਤਾ ਹੈ ਲੋਕ ਨਾਲ ਜੁੜਿਆ ਨਹੀਂ ਹੋਇਆ ਇਹ ਲੋਕ ਨੂੰ ਦੇਖਦਾ ਹੋਇਆ ਵੀ ਇਹ ਲੋਕ ਬਾਰੇ ਦੀ ਮਨ ਨਾਲ ਸੰਪਰਕ ਨਹੀਂ ਹੈ ਉਹਦਾ ਸਿੱਧਾ ਉਹ ਪਵਨ ਰੂਪ ਹੈ ਪਾਣੀ ਰੂਪ ਹੈ ਮਨ ਪਾਣੀ ਰੂਪ ਹੈ ਮਨ ਪਾਣੀ ਸਮਾਇਆ ਪੌਣ ਚ ਸਮਾਇਆ ਹੋਇਆ ਦੋਹਾਂ ਦਾ ਮੇਲ ਨਹੀਂ ਹੁੰਦਾ ਦੋਹਾਂ ਦਾ ਆਪਸ ਵਿੱਚ ਪਾਣੀ ਦੀ ਹਵਾ ਨਹੀਂ ਦੇ ਸਕਦੀ ਪਾਣੀ ਹਵਾ ਡੜ ਰਹੇ ਨੇ ਹਾਂਜੀ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰਜਨ ਸਗਲੀ ਮੋਹੀ ਨਿਰਗੁਣ ਆਪ ਸਰਗੁਣ ਵੀ ਉਹੀ ਨਿਰਗੁਣ ਵੀ ਆਪ ਹੈ ਸਰਗੁਣ ਵੀ ਆਪ ਹੈ ਜਦ ਇੱਕ ਆਦਮੀ ਬਿਮਾਰ ਹੋ ਜਾਂਦਾ ਉਹ ਕਹਿੰਦਾ ਵੀ ਫਲਾਣਾ ਆਦਮੀ ਮੈਨੂੰ ਮਿਲਣਾ ਹੈ ਹਸਪਤਾਲ ਦਾਖਲ ਹੈ ਉਹਦਾ ਨਾਮ ਵੀ ਲਿਖਿਆ ਹੋਇਆ ਉਹਨਾਂ ਨੇ ਜੋ ਕਹਵੇ ਫਲਾਨਾ ਆ ਮਰੀਜ਼ ਹੈ ਐ ਬਿਮਾਰੀ ਦਾ ਮਰੀਜ਼ ਹੈ ਤੁਹਾਡੇ ਕੋਲ ਕਿ ਦਾਖਲ ਉਹਨੂੰ ਮਿਲਣਾ ਤਾਂ ਵੀ ਉਸੇ ਦੀ ਗੱਲ ਹੈ ਜੇ ਹਸਪਤਾਲ ਦੇ ਵਿੱਚ ਮਰੀਜ਼ ਨੇ ਚਾਰ ਇੱਕੋ ਹੀ ਬਿਮਾਰੀ ਦੇ ਪਏ ਹਾਰਟ ਦੇ ਮਰੀਜ਼ ਨੇ ਮੰਨ ਤਾਂ ਹਾਰਟ ਦੇ ਮਰੀਜ਼ਾਂ ਲੈ ਜਾਂਦੇ ਵੀ ਆਏ ਨਾ ਦੇਖ ਲੈ ਭਾਈ ਜਿਹੜਾ ਉੱਥੇ ਲੈ ਕੇ ਜਾਣਗੇ ਬਾਕੀ ਹਸਪਤਾਲ ਤਾਂ ਲੈ ਕੇ ਨਹੀਂ ਜਾਂਦੇ ਇਸ ਕਰਕੇ ਚਾਹੇ ਇਹਨੂੰ ਦੋ ਹੋ ਗਏ ਇਹਦੇ ਇਹਦਾ ਗੁਣਵਾਚਕ ਕਰਾਉਣਾ ਹੈ ਉਹ ਗੁਣਵਾਚਕ ਨਾਂ ਹੈ ਕਿ ਕਿਹਦਾ ਆਪਣਾ ਡਾਇਰੈਕਟ ਨਾਂ ਹੁਣ ਨਿਰਗੁਣੇ ਆਲੇ ਆਣਿਆ ਚਾਹੇ ਤਾਂ ਆਣਾ ਵੀ ਕਹਤਾ ਨਿਰਗੁਣ ਵੀ ਕਹਤਾ ਇਸ ਕਰਕੇ ਕੁਝ ਗੁਣਵਾਚਕ ਨਾਂ ਨੇ ਤੇ ਜੀਵ ਦੇ ਕੁਝ ਔਗਣਵਾਚਕ ਨਾਂ ਨੇ ਜਿਹੜੇ ਗੁਣਵਾਚਕ ਕਰਾਉ ਲੈਨੇ ਆ ਅਸੀਂ ਉਹਨੂੰ ਪੋਜ਼ਿਟਿਵ ਮੰਨ ਲੈਂਦੇ ਆ ਜਿੱਧਰ ਗੁਣ ਕਾਇਮ ਨੇ ਜਿੱਥੇ ਨੀਂਦ ਨਹੀਂ ਆਉਂਦੀ ਉੱਥੇ ਗੁਣ ਕਾਇਮ ਨੇ ਜਿੱਥੇ ਗੁਣ ਕਾਇਮ ਹੁੰਦਾ ਉੱਥੇ ਨੀਂਦ ਨਹੀਂ ਹੁੰਦੀ ਤੇ ਕਿਸੇ ਦੇ ਸੱਜੇ ਸੇ ਦੇ ਗੁਣ ਕਾਇਮ ਨੇ ਉਹਨੂੰ ਨੀਂਦ ਨਹੀਂ ਹੁੰਦੀ ਜਿਹੜੇ ਇਸੇ ਦੇ ਮਾਇਆ ਦਾ ਪ੍ਰਭਾਵ ਉੱਥੇ ਨੀਂਦ ਆਉਂਦੀ ਮਾਇਆ ਤੋਂ ਪਰੇ ਵਾਲੇ ਹਿੱਸੇ ਤੇ ਨੀਂਦ ਨਹੀਂ ਹੁੰਦੀ ਤੇ ਉਂਗ ਨਾ ਨਾਨਕ ਬੰਦਾ ਘਰ ਤਾਂ ਜਿੱਥੇ ਮਿਰਤਨਾ ਜਨਮ ਨਾ ਮਿਰਤਾ ਨਾ ਜਨਮ ਨੂੰ ਜਿਹੜਾ ਰੋਗ ਉਹ ਉਹ ਹੈ ਸਰਗੁਣ ਅੱਧਾ ਜਿਹਨੂੰ ਅਸੀਂ ਕਹਿੰਦੇ ਆ ਵੀ ਇਹ ਮਰਦਾ ਨਹੀਂ ਜੀਵ ਅਸੀਂ ਕਹਿੰਦੇ ਨਾ ਮਰ ਮਰੇਗਾ ਉਹ ਮਾਨਵ ਸੱਚ ਉਹ ਹਿੱਸਾ ਮਰਦਾ ਵੀ ਨਹੀਂ ਇਹਦਾ ਉਹ ਅਮਰ ਹਿੱਸਾ ਦਾ ਆਤਮਾ ਜਦ ਅਮਰ ਕਹਿੰਦੇ ਨਾ ਉਹ ਅੱਧਾ ਅਮਰ ਹੈ ਉਸਲਾ ਪਾਸਾ ਅੱਧੇ ਪਾਸੇ ਬਿਮਾਰੀ ਹੈ ਬਿਮਾਰੀ ਦਾ ਇਲਾਜ ਕਰਨਾ ਹੈ ਹਾਰਟ ਠੀਕ ਹੈ ਹਾਰਟ ਦਾ ਆਪਰੇਸ਼ਨ ਐਵੇਂ ਥੋੜੀ ਕਰਦੇ ਨੇ ਹਾਰਟ ਤਾਂ ਠੀਕ ਚੱਲਦਾ ਬੁਖਾਰ ਚੜਦਾ ਹੈ ਬੁਖਾਰ ਦਾ ਇਲਾਜ ਕਰਨਾ ਫਿਰ ਬੜੇ ਵੀ ਠੀਕ ਨੇ ਹਾਜ਼ਮਾ ਵੀ ਠੀਕ ਹੈ ਬੁਖਾਰ ਦੀ ਵਜ੍ਹਾ ਨਾਲ ਜੇ ਥੋੜਾ ਬਹੁਤਾ ਡਿਫੈਕਟ ਹਟ ਜੂਗਾ ਇਸ ਕਰਕੇ ਬਿਮਾਰੀ ਹੈ ਨੂੰ ਜ਼ਰੂਰ ਬਿਮਾਰੀ ਦਾ ਇਲਾਜ ਕਰ ਬਿਮਾਰੀ ਕਰਕੇ ਹੀ ਨਿਰਗੁਣ ਹੈ ਵੀ ਜੋ ਕੰਮ ਅੰਗੇ ਕਰਦਾ ਸੀ ਪਹਿਲਾਂ ਕਰ ਨਹੀਂ ਸਕਦਾ ਬਿਮਾਰ ਹੈ ਕਮਜ਼ੋਰ ਹੋ ਗਿਆ ਕਮਜ਼ੋਰੀ ਦਾ ਨਿਰਗੁਣ ਜਿਹੜੇ ਕੰਮ ਇਹ ਕਰ ਸਕਣ ਚਾਹੀਦੇ ਨੇ ਉਹ ਕਰ ਨਹੀਂ ਸਕਦਾ ਨਿਰਗੁਣ ਆਪ ਸਰਗੁਣ ਵੀ ਉਹੀ ਜੇ ਨਿਰਗੁਣ ਆਪ ਸਰਗੁਣ ਵੀ ਉਹੀ ਕਹਿਤਾ ਸਿੱਧੂ ਮਾਸਾ ਦਾ ਨਿਰਗੁਣ ਸਰਗੁਣ ਖਤਮ ਹੋ ਗਿਆ ਤੇ ਸਾਡੇ ਨਿਰਗੁਣ ਸਰਗੁਣ ਕੀ ਇਦਾਂ ਬਣਿਆ ਹੋਇਆ ਹੈ ਠੀਕ ਹੈ ਜੀ ਜੇ ਉਹਨਾਂ ਨੇ ਨਹੀਂ ਮੰਨਿਆ ਤਾਂ ਕਿਉਂ ਨਹੀਂ ਬਣਿਆ ਉਹ ਤਾਂ ਬਿਲਕੁਲ ਗੱਲ ਕਲੀਅਰ ਸੀ ਇੱਥੇ ਉਹੀ ਨਿਰਗੁਣਾ ਉਹੀ ਸਰਗੁਣ ਤੁਸੀਂ ਸਰਗੁਣ ਦੇ ਗੁਣ ਹੋਰ ਵੱਡੀ ਬੈਠੇ ਹੋ ਬ੍ਰਹਮ ਹੀ ਸਰਗੁਣ ਹੈ ਬ੍ਰਹਮ ਹੀ ਨਿਰਗੁਣ ਹੈ ਜੀਵ ਬ੍ਰਹਮ ਦਾ ਇੱਕੇ ਹੋਇਆ ਫਿਰ ਦੋ ਕਿਵੇਂ ਹੋ ਗਏ ਜੀਵ ਅਰ ਬ੍ਰਹਮ ਦੋ ਕਿਵੇਂ ਬਣਾਤੇ ਤੁਸੀਂ ਇੱਕੋ ਹੀ ਹੈ ਇੱਥੇ ਆ ਕੇ ਕਬੀਰ ਕਹਿੰਦਾ ਇੱਕੋ ਹੀ ਹੈ ਦੋ ਨਹੀਂ ਬਣਨਾ ਕਹਿਣ ਸੁਣਨ ਕੋ ਦੂਜਾ ਜਿਹੜਾ ਕਹਿਣ ਸੁਣਨ ਕੋ ਦੂਜਾ ਇੱਥੇ ਪਤਾ ਲੱਗੂਗਾ ਜਿਹੜਾ ਦਾ ਬਿਮਾਰ ਹੈ ਇਹਦਾ ਉਹਨੂੰ ਅਸੀਂ ਨਿਰੋੜ ਕਹਿੰਦੇ ਹਿੱਸੇ ਕਰਕੇ ਦੋ ਬਣ ਜਾਂਦਾ ਜਿਹੜਾ ਬਿਮਾਰ ਹਿੱਸਿਆਂ ਕਰਕੇ ਦੋ ਕਹਿ ਦਿੰਦੇ ਹਿੱਸਿਆਂ ਕਰ ਇੱਕ ਅੱਤੇ ਖੱਬੇ ਹੱਥ ਨੂੰ ਖੱਬੇ ਪਾਸੇ ਨੂੰ ਲਖਵਾ ਮਾਰਿਆ ਹੋਇਆ ਉਹ ਨਿਰਗੁਣ ਹੈ ਉਹ ਸਰੀਰ ਤਾਂ ਕੋਈ ਹੈ ਸੱਚੇ ਪਾਸੇ ਵਾਲਾ ਠੀਕ ਹੈ ਉਹ ਦਰੁਸਤ ਹੈ ਉਹ ਸਰਗੁਣ ਹੈ ਉਹ ਹੱਥ ਹਿਲਦਾ ਮੁਠੀ ਵਿੱਚ ਹੁੰਦੀ ਹੈ ਸਭ ਕੁਝ ਹੁੰਦਾ ਹੈ ਉਹ ਪਾਸਾ ਚੱਲਦਾ ਹੈ ਅੱਧਾ ਪਾਸਾ ਨਹੀਂ ਚੱਲਦਾ ਅੱਧਾ ਪਾਸਾ ਨਿਰਗੁਣ ਅੱਧਾ ਪਾਸਾ ਸਰਗੁਣ ਤੇ ਅੱਧੇ ਦਾ ਲਾਜ ਹੋ ਰਿਹਾ ਜਿੱਦਲਾ ਪਾਸਾ ਨਿਰਗੁਣ ਹੋ ਗਿਆ ਡਿਫੈਕਟਿਵ ਹੋ ਗਿਆ ਉਹਦਾ ਹੀ ਦਾ ਲਾਜ ਚੱਲ ਰਿਹਾ ਇਸ ਕਰਕੇ ਮਨ ਦਾ ਲਾਜ ਚੱਲ ਰਿਹਾ ਉਹ ਇਸੇ ਦਾ ਨਾਮ ਹੈ ਉਹ ਇਸੇ ਦਾ ਹੈ ਮਨ ਤੋਂ ਉਹ ਸ਼ਬਦ ਲਾਗੋ ਹਰਸ਼ੋ ਰਹੋ ਚਿਤ ਲਾਏ ਦੇਖੋ ਚਿਤ ਉਥੇ ਚਿਤ ਹੈ ਚਿੱਤ ਦੇ ਧਿਆਨ ਦੀ ਸੈਂਸੇਸ਼ਨ ਹੈ ਹਰੀ ਓਹੋ ਜੇ ਚਿੱਤ ਲੱਗਿਆ ਹੋਇਆ ਵੀ ਮੈਂ ਆਪਣਾ ਮਨ ਠੀਕ ਕਰਨਾ ਤਾਂ ਠੀਕ ਹੋਊਗਾ ਜੇ ਚਿੱਤੇ ਨਹੀਂ ਚਾਹੁੰਦਾ ਮਨ ਠੀਕ ਕਰਨਾ ਠੀਕ ਕਿਵੇਂ ਹੋ ਜਾਊਗਾ ਜੇ ਸ਼ਬਦ ਨਾਲ ਚਿੱਤ ਜੁੜਦਾ ਹੈ ਜੇ ਗੁਰਬਾਣੀ ਦੇ ਹਰ ਗੁਰਬਾਣੀ ਜੋ ਗਿਆਨ ਹੈ ਤਤ ਗਿਆਨ ਹੈ ਉਹਦਾ ਨਾਲ ਚਿੱਤ ਬੰਦਾ ਐਕਸੈਪਟ ਕਰਦਾ ਹੈ ਉਹਨੂੰ ਤਾਂ ਇਲਾਜ ਹੋਣਾ ਜੇ ਦਵਾਈ ਖਾ ਕੇ ਹਜਮ ਹੋ ਗਈ ਜੇ ਕੋ ਖਾਵੇ ਤੇ ਕੋ ਭੁੱਜੈ ਤਾਂ ਉਹਦਾ ਇਲਾਜ ਹੋਣਾ ਤਾਂ ਜਿਹੜਾ ਹੈ ਨਾ ਲਖਵਾ ਉਹਦਾ ਇਲਾਜ ਸ਼ੁਰੂ ਹੋਣਾ ਵਰਨਾ ਉਹਦਾ ਇਲਾਜ ਨਹੀਂ ਹੋਣਾ ਇਹ ਕੋਈ ਜਾਦੂ ਵਾਲੀ ਗੱਲ ਨਹੀਂ ਬਾਣੀ ਪੜੀ ਜਾਵਾਂਗੇ ਸਭ ਕੁਝ ਹੋ ਜਾਊਗਾ ਬਾਕਾਇਦਾ ਲਖਵਾ ਮਾਰਿਆ ਹੋਇਆ ਮਨ ਨੂੰ ਉਹਨੇ ਤੰਦਰੁਸਤ ਹੋਣਾ ਉੱਥੇ ਆ ਕੇ ਕਿਹਾ ਵੀ ਕਹਿਣ ਸੁਣ ਕੋ ਦੂਜਾ ਹੈ ਕੋਈ ਦੋ ਨਹੀਂ ਹੈਗੇ ਉੱਥੇ ਕਹਣਾ ਵਾ ਵੀ ਖੱਬਾ ਸਾਡਾ ਡਿਫੈਕਟਿਵ ਹੈ ਵੀ ਡਾਕਟਰ ਜਾਂ ਗੱਲ ਕਰਨਗੇ ਕੋਈ ਪੁੱਛੂਗਾ ਕੇ ਕਿ ਕੀ ਗੱਲ ਮਰੀਜ਼ ਦਾ ਕੀ ਕਹਿੰਦਾ ਖੱਬਾ ਸਾਡਾ ਡਿਫੈਕਟਿਵ ਹੈਗਾ ਹੈ ਤਾਂ ਆਦਮੀ ਕੋਈ ਉਹ ਤੇ ਖੱਬਾ ਸੱਜਾ ਚੱਲੂਗਾ ਕੀ ਡਿਫੈਕਟ ਹੈ ਉਹ ਅਗਲੀ ਗੱਲ ਹੈ ਕਿਵੇਂ ਠੀਕ ਕਰਨਾ ਉਹ ਲਈ ਗੱਲ ਹੈ ਪਰ ਦੋ ਤਾਂ ਇੱਕ ਦੇ ਹੀ ਬਣਾ ਕੇ ਚੱਲਾਂਗੇ ਨਾ ਉੱਥੇ ਸੱਜਾ ਹੱਥ ਖੱਬਾ ਹੱਥ ਕਿ ਇੱਕੋ ਹੀ ਹੈ ਨਿਰਗੁਣ ਖੱਬਾ ਹੈ ਤੇ ਸਰਗੁਣ ਸਜਾ ਹੱਥ ਹੈ ਜਦੋਂ ਆਪਾਂ ਲਿਖਿਆ ਜਪਜੀ ਸਾਹਿਬ ਦਾ ਠੀਕ ਹੈ 96 ਉਦੋਂ ਉਦੋਂ ਹੀ ਲੋਕ ਕਰਤੇ ਸੀ ਸੱਜਾ ਖੱਬਾ ਉਦੋਂ ਹੀ ਕੀਤਾ ਸੀ ਚਾਰ ਗੁਣ ਇਹਦੇ ਕਾਇਮ ਨੇ ਚਾਰ ਗੁਣ ਇਹਦੇ ਗਲ ਗਏ ਹਰ ਵਿਸਰਤ ਤੇਰੇ ਗੁਣ ਗਲਿਆ ਗਲਿਆ ਕਾਤੇ ਇਹ ਆਪਣਾ ਸਰਗੁਣ ਅੰਦਰਲਾ ਜਿਹੜਾ ਸੀ ਨਾ ਚਿੱਤ ਮਨ ਉਹਨੂੰ ਭੁੱਲ ਗਿਆ ਆਪਣਾ ਆਤਮ ਧਿਆਨ ਦੀ ਬਜਾਏ ਬਾਹਰ ਧਿਆਨ ਹੋ ਗਿਆ ਇਹਦਾ ਆਤਮ ਧਿਆਨ ਧਾਰੀਆਂ ਚੋਂ ਨਿਕਲ ਗਿਆ ਜਿਹੜੇ ਆਤਮ ਧਿਆਨ ਧਾਰੀ ਸੀ ਜਦੋਂ ਕਿਸੇ ਵਾਸਤੇ ਸੋਚਦਾ ਹੈ ਪਰਪਕਾਰ ਵਾਸਤੇ ਉਦੋਂ ਵੀ ਆਤਮ ਧਿਆਨ ਧਾਰ ਕੇ ਸੋਚੂਗਾ ਤਾਂ ਇਹ ਪੁੰਨ ਪਾਪ ਤੋਂ ਬਚੂਗਾ ਜੇ ਬਾਹਰ ਮੁਖੀ ਸੋਚੂਗਾ ਫਿਰ ਹੰਕਾਰ ਹੋ ਜੂਗਾ ਪਰ ਪੁਕਾਰ ਦਾ ਹੰਕਾਰ ਜਦ ਹੁੰਦਾ ਹੈ ਜਦ ਧਿਆਨ ਜਿਹਦੇ ਤੇ ਉਪਕਾਰ ਕਰ ਰਿਹਾ ਉਹਦੇ ਵੱਲ ਚਲਾ ਜਾਊਗਾ ਵੀ ਮੈਂ ਇਹਦੇ ਖਾਤਰ ਕੁਝ ਕਰ ਰਿਹਾ ਜਦੋਂ ਹੰਕਾਰ ਹੋ ਜੇ ਉਹ ਕਹਿ ਰਿਹਾ ਮੈਂ ਇਹਦੇ ਵਾਸਤੇ ਨਹੀਂ ਕਰ ਰਿਹਾ ਮੈਂ ਆਪਣੀ ਡਿਊਟੀ ਕਰ ਰਿਹਾ ਕਿਸੇ ਨੂੰ ਬਾਹਨੇ ਫੜ ਕੇ ਖੜਾ ਕਰਤਾ ਨਹੀਂ ਉੱਠੁੰਦਾ ਸੀ ਕਮਜ਼ੋਰੀ ਸੀ ਇਹ ਐਹਸਾਨ ਨਹੀਂ ਹੈਗਾ ਇਹ ਮਦਦ ਹੈ ਮਦਦ ਕੋਈ ਆਸਾਨ ਨਹੀਂ ਹੁੰਦਾ ਕਾਲੂ ਜੇ ਤੂੰ ਤੇਰੇ ਤੇਰੇ ਨਾਲ ਇਹ ਗੱਲ ਹੋ ਜਾਏ ਵਾਪਰੇ ਘਟਣਾ ਦੁਆ ਵੀ ਤਾਂ ਤੈਨੂੰ ਉਠਾ ਸਕਦਾ ਹੈ ਇਹ ਕੋਈ ਆਸਾਨ ਵਾਲੀ ਗੱਲ ਨਹੀਂ ਹੈ ਕਿਸੇ ਦੀ ਲੋੜ ਹੈ ਲੋੜ ਪੂਰੀ ਕਰ ਦੇਣੀ ਕਿਸੇ ਨੂੰ ਪਾਣੀ ਪਿਲਾ ਦੇਣਾ ਇਹ ਕੋਈ ਆਸਾਨ ਵਾਲੀ ਗੱਲ ਨਹੀਂ ਹੈ ਮਦਦ ਮਦਦ ਮਦਦ ਵੀ ਪਾਣੀ ਹੈਗਾ ਪਾਣੀ ਕਿਹੜਾ ਟਾਈਮ ਬਣਾਇਆ ਸੀ ਪਤਾ ਅਸਲ ਤਾਂ ਪਰਮੇਸ਼ਰ ਨੇ ਤੈਨੂੰ ਕਹਿਤਾ ਵੀ ਤੂੰ ਫਲਾ ਦੇ ਤਾਂ ਹੁਕਮ ਮੰਨ ਕੇ ਬੁਲਾਇਆ ਜੇ ਅਸੀਂ ਕਹਾਂਗੇ ਮੈਂ ਬੁਲਾਇਆ ਫਿਰ ਹੰਕਾਰ ਬਣ ਜਾਊਗਾ ਜੇ ਕਹਾਂਗੇ ਵੀ ਪਰਮੇਸ਼ਰ ਦੀ ਪ੍ਰੇਰਣਾ ਸੀ ਬੁਲਾਉਣਾ ਉਹਨੇ ਸੀ ਮੈਨੂੰ ਕਹਿਤਾ ਫਿਰ ਹੰਕਾਰ ਤੇ ਬਚ ਜਾ ਸਭ ਕੁਝ ਕਰਦੇ ਹੋਏ ਵੀ ਦੇ ਕੰਮ ਹੀ ਕਿਵੇਂ ਹੁੰਦੇ ਇਹ ਵੱਡੀ ਗੱਲ ਇੱਥੇ ਤਾਂ ਕਰਤਾ ਕਰਮ ਕਰਤੇ ਹੋਏ ਦੇ ਕੰਮ ਹੀ ਲੇਕਿਨ ਇਹ ਕੰਮ ਹੀ ਬਣਨਾ ਕਿਵੇਂ ਹੈ ਕਹਤਾ ਇਸ ਨਿਸਕਾਮ ਸੇਵਾ ਜੀ ਕੰਮ ਹੁੰਦਾ ਕੀ ਹੈ ਕੰਮ ਦੀ ਵਿਆਖਿਆ ਨਹੀਂ ਕੋਈ ਕਰਦਾ ਨਿਸਕਾਮ ਕਹੀ ਜਾਂਦਾ ਤੋਂ ਨਹੀਂ ਬਣ ਕੇ ਮੈਂ ਸਕਦੇ ਹਾਂ ਇਹਦੀ ਵਿਆਖਿਆ ਤਾਂ ਕਰੋ ਪਹਿਲਾਂ ਵਿਆਖਿਆ ਕੋਈ ਨਹੀਂ ਅਸਲ ਚ ਕਾਮਨਾ ਨੂੰ ਨਾ ਪ੍ਰਗਟ ਕਰਨੇ ਨੂੰ ਨਿਸਕਾਮ ਕਹਿੰਦੇ ਨੇ ਜਿਹੜਾ ਕਾਮਨਾ ਤਾਂ ਹੁੰਦੀ ਹੈ ਅੰਦਰ ਉਹਨੂੰ ਪ੍ਰਗਟ ਨਾ ਕਰਨਾ ਨਿਸਕਾਮ ਕਹਿੰਦੇ ਨੇ ਅੰਦਰ ਕਾਮਨਾ ਪ੍ਰਗਟ ਨਹੀਂ ਕਰਦੀ ਇਹ ਦਸਕਾਮ ਥੋੜੀ ਹੋ ਗਿਆ ਜਨਾ ਉਹ ਚੋਰੀ ਹੈ ਚੋਰ ਚੋਰੀ ਕਰਦਾ ਗੁਪਤ ਕਰਦਾ ਕਬੀਰ ਕਹਿੰਦਾ ਜਿੰਨੇ ਪਾਪ ਕੀਤੇ ਨੇ ਰੱਖੇ ਤਲੇ ਦੁਰਾਏ ਦੁਆ ਕੇ ਰੱਖੇ ਨੇ ਲੋਕੋ ਕੇ ਰੱਖੇ ਨੇ ਪਾਪ ਪਾਪ ਕੋਈ ਪ੍ਰਗਟ ਕਰਦਾ ਹੁੰਦਾ ਜਿਹੜਾ ਕਾਮਨਾ ਨਾਲ ਵੀ ਚੰਗਾ ਕੰਮ ਕੀਤਾ ਪਾਪ ਹੈ ਕਾਮਨਾ ਰੱਖ ਕੇ ਜਿਹੜਾ ਕਰਦੇ ਨੇ ਨਾ ਸੇਵਾ ਇਹ ਪਾਪ ਹੈ ਪਰ ਨਹੀਂ ਹੈ ਪਾਪ ਹੈ ਕਿ ਪਰਮੇਸ਼ਰ ਤੇ ਭੁੱਲ ਕੇ ਕਰਦੇ ਨੇ ਜਦ ਤੇ ਰੋਗ ਵਿਆਪਣਗੇ ਭੁੱਲਣਾ ਹੀ ਤਾਂ ਪਾਪ ਹੈ ਅਸਲ ਪਾਪ ਕਰਨਾ ਪਾਪ ਨਹੀਂ ਭੁੱਲਣਾ ਪਾਪ ਪਰਮੇਸ਼ਰ ਤੇ ਭੁੱਲਿਆ ਵਿਆਪਣ ਹੋ ਰੋਗ ਤੈਨੂੰ ਉਹਨੇ ਸਰੀਰ ਦਿੱਤਾ ਤੇ ਤੋ ਕੰਮ ਲੈਣਾ ਫਿਰ ਜੇ ਤੂੰ ਕੰਮ ਕਰ ਨੂੰ ਕਹਿੰਦਾ ਵੀ ਮੈਂ ਕਰਦਾ ਤੇਰੇ ਜੇ ਹੱਥ ਪੈਰ ਜਿਹੜੇ ਤੈਨੂੰ ਸਰੀਰ ਦਿੱਤਾ ਹੈ ਇਹਦੀ ਖਰਾਕ ਦਿੱਤੀ ਹੈ ਉਹਦਾ ਵਿੱਚ ਕੋਈ ਰੋਲ ਹੈ ਤੈਨੂੰ ਉਹਦੀ ਮਦਦ ਵਾਸਤੇ ਪੈਦਾ ਕੀਤਾ ਹੋਵੇ ਇਸ ਕਰਕੇ ਨਿਸ਼ਕਾਮ ਕੀ ਹੁੰਦਾ ਹੈ ਇਹ ਦੇਖਣਾ ਇੱਕ ਬਹੁਤ ਤਰੀਕੀ ਦੀ ਗੱਲ ਹੈ ਕਹਿਣਾ ਨਿਸ਼ਕਾਮ ਨਹੀਂ ਹੋ ਜਾਂਦਾ ਫਿਰ ਨਿਸ਼ਕਾਮ ਦਾ ਜਦ ਹੁੰਦਾ ਜਿਹੜਾ ਕਾਮਨਾ ਉਹਦਾ ਭਗਵੰਤ ਪਾ ਲੈਂਦਾ ਫਿਰ ਨਿਸ਼ਕਾਮ ਵਾਲੇ ਨੇ ਭਗਵੰਤ ਪਾਇਆ ਤੇ ਕਾਮਨਾ ਅਧੀਨ ਕੈਸੇ ਪਾਵੇ ਭਗਵੰਤ ਕੋ ਹੈ ਨਾ ਪਰ ਜੇ ਕਾਮਨਾ ਨਾ ਹੋਵੇ ਫਿਰ ਤਾਂ ਭਗਵੰਤ ਪਾ ਲਿਆ ਇਸਨੇ ਪਾਇਆ ਵੀ ਹੈ ਕਿਉਂ ਨਹੀਂ ਪਾਇਆ ਕਾਮਨਾ ਹੈਗੀ ਹੈ ਅੰਦਰ ਕਾਮਨਾ ਉੱਤੋਂ ਬਗਵਾਸ ਕਰਦੇ ਨੇ ਕਾਮਨਾ ਕਾਮਨਾ ਦਾ ਹੀ ਪਤਾ ਨਹੀਂ ਕਾਮਨਾ ਹੁੰਦੀ ਕੀ ਹੈ ਕਾਮਨਾ ਅਧੀਨ ਕੁਝ ਵੀ ਕਰਨਾ ਅਪਰਾਧ ਹੈ ਪਰਮੇਸ਼ਰ ਤੋਂ ਭੁੱਲ ਕੇ ਕੁਝ ਵੀ ਕਰਨਾ ਅਪਰਾਧ ਹੈ ਕਰਦੇ ਤਾਂ ਸਾਰੇ ਹੁਕਮ ਦੇ ਵਿੱਚ ਹੁੰਦਾ ਹੀ ਉਹ ਹੈ ਜੋ ਹੁਕਮ ਹੈ ਸੱਤੇ ਦੂਆ ਹੋ ਹੀ ਨਹੀਂ ਸਕਦਾ ਜੇ ਤੁਸੀਂ ਕਹਿੰਦੇ ਮੈਂ ਕੀਤਾ ਅਪਰਾਧ ਹੋ ਹੀ ਨਹੀਂ ਸਕਦਾ ਕੁਝ ਹੋਤੇ ਬਿਨਾ ਇੱਕ ਪਾਸੇ ਦਏ ਕਹਿੰਦੇ ਦੂਏ ਪਾਸੇ ਕਹਿੰਦੇ ਮੈਂ ਕੀਤਾ ਅਪਰਾਧ ਹੈ ਹਾਂਜੀ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਂ ਅਰਜਨ ਸਗਲੀ ਹੋਈ ਇਹ ਨਿਰਗੁਣ ਹੈ ਸਰਗੁਣ ਨਹੀਂ ਹੈ ਦੇ ਕਰਕੇ ਨਿਰਗੁਣ ਜੇ ਦੇ ਕਰਕੇ ਸਰਗੁਣ ਮੰਨਦਾ ਅਪਰਾਧੀ ਹੈ ਦੇ ਕਰਕੇ ਜੇ ਸਰਗੁਣ ਮੰਨਦੇ ਨੇ ਸਾਰੇ ਅਪਰਾਧੀ ਇਹ ਅਪਰਾਧ ਸਿੱਖਾਂ ਨੇ ਵੀ ਕਰ ਲਿਆ ਬਾਕੀ ਤਾਂ ਕਰਦੇ ਹੀ ਸੀ ਜਿੱਦੂ ਇਹੀ ਅਪਰਾਧ ਕਰ ਰਿਹਾ ਸੀ ਨਾ ਆਦੋ ਹਮ ਐਸੇ ਅਪਰਾਧੀ ਕੀ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੇਣਾ ਆ ਸਰੀਰ ਵੀ ਉਹਨਾਂ ਦਿੱਤਾ ਜੀਵ ਵੀ ਉਹਨਾਂ ਦਿੱਤਾ ਸੀ ਚਿੱਤ ਕਹਿ ਰਿਹਾ ਹੁਣ ਬੋਲਦਾ ਅਪਰਾਧੀ ਮਾਇਆ ਚਿੱਤ ਕਹਿ ਰਿਹਾ ਅਪਰਾਧੀ ਮੈਂ ਜਿਹਨੇ ਜੀਵ ਮੈਨੂੰ ਦਿੱਤਾ ਸੀ ਅੱਡ ਕੱਢਣ ਦੀ ਸ਼ਕਤੀ ਔਰ ਸਰੀਰ ਦਿੱਤਾ ਸੀ ਉਹਦੀ ਭੌ ਭਗਤੀ ਨਹੀਂ ਸਾਧੀ ਮੈਂ ਕਰਦਾ ਮੰਨ ਲਿਆ ਬਸ ਇਹ ਅਪਰਾਧ ਹੈ ਹੁਣ ਪੰਕਤੀ ਦੇ ਸਮਝ ਆਈ ਆ ਕੀ ਕਹਿੰਦੀ ਆ ਪੰਕਤੀਆਂ ਦਾ ਸਾਨੂੰ ਪੂਰਾ ਨਹੀਂ ਪਤਾ ਲੱਗਿਆ ਕੀ ਕਹਿੰਦੀਆਂ ਨੇ ਕਿੱਥੇ ਖੜ ਕੇ ਗਈਆਂ ਹੋਈਆਂ ਨੇ ਭਾਵ ਭਗਤੀ ਕੀ ਹੁੰਦੀ ਹੈ ਪ੍ਰੇਮ ਭਗਤੀ ਜਿਆਦਾ ਸੀ ਕਹਿੰਦੇ ਆ ਕੋਈ ਆਪਣੇ ਮੁੰਡੇ ਨੂੰ ਨਹੀਂ ਕਹਿੰਦਾ ਮੈਂ ਇਹਨੂੰ ਪਾਲਿਆ ਕੋਈ ਨਹੀਂ ਕਹਿੰਦਾ ਅਹਿਸਾਨ ਨਹੀਂ ਕਰਦਾ ਕਰਦਾ ਕੋਈ ਕਿਉਂ ਨਹੀਂ ਕਰਦਾ ਫਿਰ ਭਾਵ ਭਗਤੀ ਹੈ ਉੱਥੇ ਤਾਂ ਨਹੀਂ ਕਰਦਾ ਉੱਥੇ ਭਾਵ ਭਗਤੀ ਹੈ ਤਾਂ ਨਹੀਂ ਕਰਦਾ ਬਾਹਰ ਕਰਦਾ ਬਾਹਰ ਕਰਦਾ ਬੱਚਿਆਂ ਦੇ ਕਾਹਦੇ ਨਹੀਂ ਕਰਦਾ ਕਹਿ ਮੈਂ ਕਹਿੰਦਾ ਆਸਾਨ ਕੀਤਾ ਮੈਂ ਹਾਂ ਮੇਰਾ ਫਰਜ਼ ਨਹੀਂ ਉੱਥੇ ਨਹੀਂ ਕਹਿੰਦਾ ਉਹਦੇ ਭਾਉ ਭਗਤੀ ਇਹਦਾ ਨਹੀਂ ਕਹਿੰਦਾ ਉੱਥੇ ਮੰਨਦਾ ਵੀ ਨਹੀਂ ਕਹਿੰਦਾ ਭਾਈ ਇਹ ਤਾਂ ਹੁਣ ਤੇਰੇ ਲੈਣਾ ਪਤਾ ਨਹੀਂ ਇਹਨਾਂ ਨੇ ਸਾਡਾ ਕੀਤਾ ਹੋ ਕੀ ਹੈ ਉਸੇ ਤਾਂ ਕਰਨਾ ਹੀ ਹੈ ਤਾਂ ਸਾਡੀ ਦੁਨੀਆ ਕਰਦੀ ਹੈ ਸਾਡਾ ਵੀ ਤਾਂ ਕਿਸੇ ਨੇ ਕੀਤਾ ਉੱਥੇ ਇਹ ਕਹਿੰਦਾ ਸੈਂਡ ਬਦਲਦਾ ਜਿੱਤੇ ਭਾਉ ਭਗਤੀ ਉੱਥੇ ਆਸਾਨ ਨਹੀਂ ਹੋ ਸਕਦਾ ਜਿੱਤੇ ਅਹਿਸਾਨ ਨਹੀਂ ਹੁੰਦਾ ਉੱਥੇ ਹੰਕਾਰ ਨਹੀਂ ਹੁੰਦਾ ਉਹ ਪਾਉ ਭਗਤੀ ਕਰਕੇ ਇਸ ਐਂਗਲ ਤੋਂ ਇਹਨੂੰ ਮਾਂ-ਬਾਪ ਨੂੰ ਭਗਵਾਨ ਕਹਿ ਦਿੰਦੇ ਨੇ ਇਹ ਭਗਵਾਨ ਵਰਗਾ ਸੁਭਾਅ ਹੁੰਦਾ ਹੈਗਾ ਤੁਹਾਡੇ ਤੇ ਅਹਿਸਾਨ ਨਹੀਂ ਕਰਦੇ ਜਿਵੇਂ ਪਰਮੇਸ਼ਰ ਅਹਿਸਾਨ ਨਹੀਂ ਕਰਦਾ ਨਾ ਮਾਂ-ਬਾਪ ਅਹਿਸਾਨ ਨਹੀਂ ਕਰਦਾ ਇਹ ਥੋੜੇ ਪ੍ਰਤੀ ਉਹ ਭਗਵਾਨ ਹੀ ਹੈ ਦੂਏ ਦੇ ਪ੍ਰਤੀ ਹੋਵੇ ਨਾ ਹੋਵੇ ਆ ਗੱਲ ਆ ਉੱਥੇ ਕਹਿਣ ਦੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤਾਂ ਦਿੱਤੀ ਹੈ ਹਾਂ ਐਵੇਂ ਦੀ ਤੁਲਨਾ ਦੇਤੀ ਇਹ ਹਾਂ ਮਾਤਾ ਪਿਤਾ ਦੀ ਗੱਲਾਂ ਬਰੀਕੀ ਦੀਆਂ ਨੇ ਥੋੜੀਆਂ ਜੀਆਂ ਕਿਉਂਕਿ ਹੁਣ ਬਰੀਕੀ ਦੀ ਗੱਲ ਆ ਗਈ ਮੋਟੀ ਮੋਟੀ ਦਾ 20 ਸਾਲ ਹੋ ਗਏ ਹੁਣ ਮੋਟਾ ਮੋਟਾ ਸਾਰੇ ਦੇਖ ਲਿਆ ਗੱਲ ਤਾਂ ਹੁਣ ਬਰੀਕੀ ਦੀ ਦੇਖਣੀ ਕਿਹੜੀ ਤੈ ਜੋ ਆਈਆਂ ਨੇ ਗੱਲਾਂ ਇਹ ਹਾਂਜੀ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰਜ ਸਗਲੀ ਮੋਹੀ ਕਲਾ ਧਾਰਜ ਨੇ ਸਗਲੀ ਮੋਹੀ ਕਲਾ ਕੀ ਹੈ ਉਹਦੀ ਕਲਾ ਹੀ ਹੈ ਪ੍ਰਭ ਕੀ ਕਲਾ ਬਿਨਾ ਕਹਤਾ ਵਾ ਉਹ ਕਹਿੰਦੇ ਨਾ ਅੰਦਰ ਦਾ ਪ੍ਰਭ ਉਹਦੀ ਕਲਾ ਹੁਣ ਤੂੰ ਤੁਰ ਵੀ ਨਹੀਂ ਸਕਦਾ ਉਹਦੇ ਬਿਨਾ ਤੂੰ ਕਹਿੰਦਾ ਮੈਂ ਸਰਗੁਣ ਜੇ ਕੋਈ ਹੋਏ ਬਹਿ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰੇ ਹੋਇਆ ਪਸ਼ੂ ਹੋ ਗਿਆ ਇਹਨਾਂ ਨੇ ਦੇਹਧਾਰੀ ਨੂੰ ਸਰਗੁਣ ਕਿਹਾ ਸਰਗੁਣ ਇਹਨਾਂ ਨੇ ਦੇਹਧਾਰੀ ਨੂੰ ਸਰਗੁਣ ਕਹਿਤਾ ਤੇ ਭਗਤੀ ਉੱਤੇ ਕਿੱਥੇ ਰਹੀ ਇਸ ਕਰਕੇ ਦੇਹਧਾਰੀ ਨੂੰ ਸਰਗੁਣ ਕਹਿਣੇ ਵਾਲਿਆਂ ਨੂੰ ਕਿਹਾ ਹਿੰਦੂ ਅੰਨਾ ਸੁਪਨੇ ਨੂੰ ਸੱਚ ਮੰਨਦਾ ਅੰਨਾ ਮਾਇਆ ਨੂੰ ਸੱਚ ਮੰਨਦਾ ਨਾਲੇ ਗ੍ਰੰਥ ਝੂਠ ਗ੍ਰੰਥਾਂ 'ਚ ਝੂਠ ਪੜਦਾ ਮੰਨਦਾ ਸੱਚ ਹੈ ਜੋ ਗ੍ਰੰਥ ਪੜਦਾ ਜਦ ਗ੍ਰੰਥ ਪੜਦੇ ਆ ਬਾਣੀ ਪੜਦੇ ਆ ਜਾਂ ਝੂਠ ਮੰਨਦੇ ਆ ਪ੍ਰੈਕਟੀਕਲ ਸੱਚ ਮੰਨਦੇ ਆ ਇਹਦੀ ਉਲਟ ਸਮਝਦਾ ਹੈ ਜੋ ਪੜਦਾ ਸਮਝਿਆ ਹੋਇਆ ਉਹ ਤਾਂ ਉਲਟ ਹੈ ਸਾਡਾ ਜੋ ਅਸੀਂ ਪੜਦੇ ਆ ਉਹ ਠੀਕ ਪੜਦੇ ਆ ਜੋ ਸਮਝਦੇ ਆ ਬਿਲਕੁਲ 100% ਉਲਟ ਕਿਹਨੇ ਬਣਾਇਆ ਹੈ ਉਹਨਾਂ ਨੇ ਪੜਾਇਆ ਜਿਹੜੇ ਪੰਡਤ ਨੇ ਬਾਟ ਪਾੜੀ ਸੀ ਨਾ ਆ ਬਾਟ ਪਾੜੀ ਹੋਈ ਹੈ ਨਰਗੁਣ ਆਪ ਸਰਗੁਣ ਵੀ ਉਹੀ ਚ ਇਹ ਸਿਫਤ ਸ਼ਾਸਤਰ ਸੁੱਧ ਕਰਕੇ ਲੈਂਦੇ ਨੇ ਆ ਸਦਾਈ ਕੀਤੀ ਹੈ ਕੋਣ ਆਪ ਇਹ ਇਹ ਸਦਾਈ ਕੀਤੀ ਹੈ ਉਹ ਕਹਿੰਦੇ ਨੇ ਬ੍ਰਹਮ ਨਿਰਗੁਣ ਹੈ ਜੀਵ ਸਰਗੁਣ ਹੈ ਦੋ ਬਣਾਤੇ ਉਹ ਕਹਿੰਦੇ ਦੋ ਹੀ ਨਹੀਂ ਇੱਕੋ ਹੀ ਹੈ ਜੀਵ ਤਾਂ ਕੋਈ ਚੀਜ਼ ਹੀ ਨਹੀਂ ਹੈ ਸੋਧੇ ਤਾਂ ਹੀ ਨਿਰਗੁਣ ਸਰਗੁਣ ਕੱਟੇ ਤਾਂ ਨਹੀਂ ਹੈਗੇ ਨੇ ਹੈਗੇ ਨੇ ਸੋਧੇ ਨੇ ਸਰਗੁਣ ਨਿਰਗੁਣ ਨਿਰੰਕਾਰ ਦੋਸ ਵਧੀਆ ਨਿਰਾਕਾਰ ਹੈ ਜਿਹੜਾ ਨਿਰੰਕਾਰ ਹੈ ਉਹੀ ਸਰਗੁਣ ਨਿਰਗੁਣ ਹੈ ਨਿਰੰਕਾਰ ਸੀ ਜਿਹੜਾ ਇੱਕ ਸੀ ਉਹੀ ਨਿਰਗੁਣ ਸਰਗੁਣ ਹੈ ਦੋਸ ਜਾਂ ਉਹ ਅੱਧਾ ਬਿਮਾਰੇ ਹੋਇਆ ਹੋਇਆ ਉਹ ਨਿਰੰਕਾਰ ਬਿਮਾਰ ਹੈ ਹੁਣ ਆਦਮੀ ਦਾ ਆਦਮੀ ਹੋਈਆਂ ਜੇ ਬਿਮਾਰ ਹੋ ਗਿਆ ਫਿਰ ਕੀ ਹੋ ਗਿਆ ਜਿਆਦਾ ਫਰਕ ਨਹੀਂ ਹੈਗਾ ਨਿਰੰਕਾਰ ਹੈ ਇਹਦੇ ਵਿੱਚ ਇਸ ਕਰਕੇ ਆਤਮ ਦਰਸ਼ਨ ਦੀ ਉਹ ਗੱਲ ਹੈ ਜਦ ਆਤਮ ਦਰਸ਼ਨ ਕਰਨਾ ਉਦੋਂ ਤੰਦਰੁਸਤ ਹੋ ਜਾਣਾ ਤੰਦਰੁਸਤ ਹੋਏ ਬਿਨਾਂ ਆਤਮ ਦਰਸ਼ਨ ਨਹੀਂ ਹੋਣਾ ਫਿਰ ਆਪ ਇਹਨਾਂ ਨਿਰੰਕਾਰ ਇੱਥੇ ਆਪ ਇਹ ਨਿਰੰਕਾਰ ਆ ਜਾਣਾ ਨਾ ਇਹ ਸਾਬਤ ਹੋ ਜਾਣਾ ਵੀ ਤੂੰ ਆਪ ਇਹ ਨਿਰੰਕਾਰ ਹੈ ਇੱਥੇ ਹੀ ਸੂਈ ਰਹਿਣੀ ਹੈ ਨਿਰਗੁਣ ਆਪ ਸਰਗੁਣ ਵੀ ਤੂੰ ਹੀ ਨਿਰਗੁਣਾ ਤੂੰ ਹੀ ਸਰਗੁਣ ਇੱਥੋਂ ਸੂਈ ਚੱਲ ਪਈ ਹੁਣ ਇੱਥੇ ਇਹਦੇ ਤੇ ਹੀ ਸੂਈ ਰਹਿਣੀ ਹੈ ਜੀਵ ਤੇ ਜੀਵੇ ਸਰਗੁਣਾ ਜੀਵੇ ਨਿਰਗੁਣ ਨਿਰਗੁਣ ਜ਼ਿਆਦਾ ਜਾਂ ਬਿਮਾਰ ਹੈ ਸਰਗੁਣ ਨਿਰਗੁਣ ਤਾਂ ਜਾਂ ਬਿਮਾਰ ਹੈ ਜ਼ਿਆਦਾ ਸੱਜਾ ਪਾਸਾ ਸਰਗੁਣਾ ਖੱਬਾ ਪਾਸਾ ਨਿਰਗੁਣ ਜੋ ਜੋ ਤੰਦਰੁਸਤ ਹੁੰਦਾ ਚਲਾ ਜਾਊਗਾ ਉਹ ਠੀਕ ਹੁੰਦਾ ਚਲਾ ਜਾਊਗਾ ਹਾਂਜੀ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰਜਨ ਸਗਲੀ ਮੋਹੀ ਕਲਾ ਤਾਰਜਨ ਸਗਲੀ ਮੋਹੀ ਜਦ ਕਲਾ ਧਾਰਦਾ ਪੂਰੀ ਕਲਾ ਹੋ ਜਾਂਦੀ ਹੈ ਅਕਲ ਕਲਾ ਭਰਪੂਰ ਰਹਾ ਜਦ ਅਕਲ ਕਲਾ ਜੇ ਭਰਪੂਰ ਹੋ ਜਾਂਦਾ ਹੈ ਬਸ ਫਿਰ ਸਗਲੀ ਮੋਹੀ ਫਿਰ ਸ੍ਰਿਸ਼ਟ ਫਿਰ ਸਾਰੀ ਸ੍ਰਿਸ਼ਟ 'ਚ ਮੋਹ ਪੈਦਾ ਹੋ ਜਾਂਦਾ ਉਹਦਾ ਭਗਤਾਂ ਨੂੰ ਸਾਰੇ ਮੋਹ ਕਰਦੇ ਨੇ ਭਗਤਾਂ ਨੂੰ ਸਾਰੇ ਕਹਿੰਦੇ ਨੇ ਮੇਰਾ ਸੀ ਭਗਤਾਂ ਨੂੰ ਹਰੇਕ ਗੁਰਨਾਮ ਨੂੰ ਹਰੇਕ ਅਪਣਾਉਣਾ ਚਾਹੁੰਦਾ ਕਿਉਂ ਸਾਰਿਆਂ 'ਚ ਮੋਹ ਉਹਦਾ ਉਹਨਾਂ ਨੇ ਆਪਣਾ ਮੰਨਿਆ ਸਾਰਿਆਂ ਨੂੰ ਉਹਨਾਂ ਦਾ ਜਿਹੜਾ ਆਪਣਾ ਮੰਨਣਾ ਸੀ ਉਹਨਾਂ ਨੇ ਮੋਹ ਦਾ ਬੀਜ ਬੀਜਿਆ ਸਾਡੇ 'ਚ ਸਾਡੇ 'ਚ ਮੋਹ ਪੈਦਾ ਹੋ ਗਿਆ ਉਹਨਾਂ 'ਚ ਪ੍ਰੇਮ ਸੀ ਉਹਨਾਂ ਦੇ ਪ੍ਰੇਮ ਬੀਜਿਆ ਐਸਾ ਬੀਜਿਆ ਹਰ ਹਰ ਇੱਕ ਦੇ ਹਿਰਦੇ 'ਚ ਪ੍ਰੇਮ ਪੈਦਾ ਕਰਦਾ ਕਲਾ ਧਾਰਜਨ ਸਗਲੀ ਕੋਈ ਆਪਣੇ ਕਿਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਆਪਣੇ ਕਿਰਤ ਪ੍ਰਭ ਆਪਣਾ ਜਿੰਨੇ ਵੀ ਆ ਮੱਤਾਂ ਬਣਾਈਆਂ ਨੇ ਉਹਨੇ ਆਪਣੀਆਂ ਸੰਸਾਰ 'ਚ ਜਿਹੜੇ ਜਿਹੜੇ ਸਫਰ ਕੀ ਆਏ ਆ ਆਪੇ ਬਣਾਉਂਦਾ ਆ ਜਿਹੜੀ ਮੱਤ ਮੰਨਣੀ ਹੋਈ ਉਹਦੀ ਹੋਗੀ ਜਿਹੜੀ ਮਤ ਮੰਨਣੀ ਹੋਈ ਉਹਦੀ ਹੋਗੀ ਕਦੇ ਦੇਖੋ ਨਾ ਪੰਜਵੇਂ ਪਾਸ਼ਾ ਕਿੰਨੀਆਂ ਗੱਲਾਂ ਕਰਦੇ ਨੇ ਪਿਆਰੇ ਇਹਨ ਵਿੱਚ ਚੱਲਣਾ ਚਾਹੀਦਾ ਸਾਰੇ ਹੀ ਗਿਣਦੇ ਉਹਦੇ ਵਿੱਚ ਕੀ ਇਹ ਕਰਮ ਨੇ ਸਾਰੀ ਉਹ ਚਰਿੱਤੇ ਕੀਤੇ ਨੇ ਉਹ ਉਹ ਜਿਹੜਾ ਜਿਹੜੀ ਮਤ ਹੁੰਦੀ ਹੈ ਉਹ ਚਰਿੱਤ ਹੁੰਦਾ ਚਰਿੱਤਰ ਹੁੰਦਾ ਉਹਦਾ ਚਰਿੱਤਰ ਹੁੰਦਾ ਜੋ ਉਹਨੇ ਆਪਣਾ ਸੁਭਾਅ ਬਣਾਇਆ ਹੈ ਉਹਦਾ ਸੁਭਾਅ ਉਹਦਾ ਚਰਿੱਤਰ ਹੁੰਦਾ ਚਰਿੱਤਰ ਕਹਿੰਦੇ ਨੇ ਨਾ ਆਪਾਂ ਚਰਿੱਤਰ ਉਸੇ ਤੇ ਬਣਿਆ ਚਰਿੱਤਰ ਜਿਹੜਾ ਹੈਗਾ ਆਪਣਾ ਆਪੇ ਘਟਦਾ ਸੀ ਕੋਈ ਬੁਰਾ ਬਣ ਜੋ ਕੋਈ ਚੰਗਾ ਬਣ ਜੋ ਕੋਈ ਜੁਹਾਰੀ ਬਣ ਜੋ ਆਪਣੀ ਮਰਜ਼ੀ ਨਾਲ ਬਣਦਾ ਚਾਹੇ ਨਿਰਮਾਣ ਕਰਨ ਵਿੱਚ ਜਦੋਂ ਜਾਇ ਗੇਰ ਤੁਸੀਂ ਕਲਾ ਦਾ ਖੇਤਰ ਹੈ ਉਹੀ ਕਲਾ ਹੈ ਚਿੱਤਰ ਤੇ ਕਲਾ ਹੈ ਉਹਦੀ ਬੁੱਧੀ ਹੈ ਜਿਹੜੀ ਉਹਦੀ ਮਰਜ਼ੀ ਤੇ ਡਿਪੈਂਡ ਕਰਦਾ ਨਾ ਚਿੱਤਰ ਉਹਦੀ ਆਪਣੀ ਮਰਜ਼ੀ ਦੇ ਵਿੱਚ ਚਰਿੱਤਰ ਫਿੱਟ ਕਰਦਾ ਕੋਈ ਮੁਸਲਮਾਨ ਬਣ ਜਾਓ ਮੁਸਲਮਾਨ 'ਚ ਵੀ ਕੋਈ ਸ਼ੀਆ ਬਣ ਜਾਓ ਕੋਈ ਸੁਦੀ ਬਣ ਜਾਓ ਜੋ ਚੰਗਾ ਲੱਗ ਜਾ ਧੜਾ ਜਿਹੜਾ ਮਰਜ਼ੀ ਅਪਣਾ ਲਓ ਧੜੇ ਨੇ ਸਾਰੇ ਧੜੇ ਨੇ ਇੱਕ ਸੱਚ ਦਾ ਧੜਾ ਵੀ ਹੈ ਨਾ ਚ ਚਾਹੇ ਝੂਠਿਆਂ 'ਚੋਂ ਕੋਈ ਧੜਾ ਅਪਣਾ ਲਓ ਉਹ ਬੈਰ ਵਿਰੋਧ ਵਾਲੇ ਧੜੇ ਨੇ ਝੂਠ ਦੇ ਧੜੇ ਬੈਰ ਵਿਰੋਧ ਵਾਲੇ ਨੇ ਸਾਰੇ ਹੀ ਈਰਖਾ ਦਵੇਸ਼ ਵਾਲੇ ਨੇ ਸਾਰੇ ਢਲੇ ਜੇ ਸੱਚ ਦਾ ਬਣਾਓਗੇ ਈਰਖਾ ਦਵੇਸ਼ ਬੈਰ ਬਹੁਤ ਸਾਰਾ ਟੱਕਣ ਨੂੰ ਨਾ ਕਹਿੰਦੇ ਬੈਰ ਵਿਰੋਧ ਕਾਮ ਵਿਰੋਧ ਲੋਭੋ ਝੂਠ ਵਿਕਾਰ ਮਹਾ ਲੋਭ ਤਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਉਹ ਜਿਹੜੇ ਤਰਤੇ ਸਾਰੇ ਜਿਹੜੇ ਕਈ ਜਨਮ ਦੇ ਨਾਨਕ ਰਾਖ ਲਿਓ ਆਪਣ ਕਰ ਕਹਿੰਦੇ ਹੁਣ ਆਪਣੀ ਕਿਰਪਾ ਕਰੋ ਧੜਿਆਂ ਤੇ ਬਚਾ ਕੇ ਆ ਸੱਚ ਵਾਲੇ ਧੜੇ ਚ ਲਿਆ ਉਹ ਧੜੇ ਠੀਕ ਨਹੀਂ ਸੀ ਉਥੇ ਈਰਖਾ ਦੁਆਇਸ਼ ਸੀ ਉਥੇ ਅੰਦਰ ਜਲਣ ਸੀ ਹਰ ਵਕਤ ਉਥੇ ਹਰ ਵਕਤ ਚਿੰਤਾ ਸੀ ਉਥੇ ਕ੍ਰੋਧ ਸੀ ਉਥੇ ਤ੍ਰਿਸ਼ਨਾ ਸੀ ਉਥੇ ਚਾਰੇ ਨਦੀਆਂ ਅੱਗ ਦੇ ਅੰਤ ਸਹਿਤ ਲੋਭ ਕੋਪ ਚਾਰੇ ਨਦੀਆਂ ਅੱਗ ਦੀਆਂ ਸੀ ਉਥੇ ਸ਼ਾਂਤੀ ਨਹੀਂ ਸੀ ਉਥੇ ਉਹ ਹੁਣ ਕਿਰਪਾ ਕਰ ਸ਼ਾਂਤੀ ਵਾਲੇ ਘਰ ਚ ਲਾਇਆ ਸੱਚ ਦੇ ਧੜੇ 'ਚ ਆਪਣੇ ਧੜੇ 'ਚ ਲਾਇਆ ਤੂੰ ਤੇਰੇ ਅੰਦਰ ਸ਼ਾਂਤੀ ਹੈ ਤੇਰੇ ਧੜੇ ਰਹਾਂਗੇ ਸਾਨੂੰ ਵੀ ਸ਼ਾਂਤੀ ਰਹੂਗੀ ਜੇ ਤੇ ਸੱਚ ਆਪੇ ਪ੍ਰਧਾਨ ਹੈ ਉਹਦੇ ਧੜੇ 'ਚ ਕਿਉਂ ਨਾ ਰਹੀਏ ਜੇ ਤੇ ਸ਼ਾਂਤੀ ਹੈ ਅਸ਼ਾਂਤੀ ਜਿੱਥੇ ਹੈਗੀ ਉਹ ਧੜੇ 'ਚ ਕਿਉਂ ਜਾਈਏ ਅਸੀਂ ਹਾਂਜੀ ਆਪਣੇ ਚਰਿੱਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਫਿਰ ਆਪਣੀ ਕੀ ਆ ਦੱਸਿਆ ਵੀ ਆਪਣੀ ਕੀਮਤ ਆਪੇ ਪਾਈ ਹੈ ਜਦ ਦੱਸਿਆ ਇਹੋ ਜੁਗਤ ਬਿਆਨੇ ਕਈ ਜਨਮ ਦੱਸਿਆ ਵੀ ਤਾਂ ਆਪੇ ਹੈ ਦੱਸਿਆ ਵੀ ਆਪਣੀ ਆਪਣੇ ਸੁਭਾਅ ਬਾਰੇ ਆਪੇ ਦੱਸਿਆ ਆਪਣੀ ਹਿਸਟਰੀ ਆਪੇ ਦੱਸੀ ਹੈ ਆਪਣਾ ਇਤਿਹਾਸ ਆਪੇ ਦੱਸਿਆ ਦੱਸਿਆ ਕਾਦਾ ਜਾਂ ਜਾਗਿਆ ਕੀ ਦੱਸਿਆ ਜਿੰਨੇ ਸੁਪਨੇ ਦੇਖੇ ਨੇ ਉਹ ਦੱਸੇ ਨੇ ਆ ਜਨਮ ਨੇ ਜਨਮ ਕੀ ਨੇ ਸੁਪਨੇ ਨੇ ਜਾਂ ਜਾਗਦਾ ਕਿਤੇ ਸੁਪਨੇ ਆਦਰੀ ਹੁੰਦੇ ਉਹ ਸੁਪਨੇ ਯਾਦ ਆਏ ਨੇ ਜਾਗ ਕੇ ਹੋਰ ਕੀ ਹੈ ਹੁਣ ਇਹ ਕਹਿੰਦੇ ਨੇ ਲੈ ਜੀ ਪਿਛਲੇ ਜਨਮ ਤੱਕ ਮੈਂ ਪਤਾ ਲੱਗ ਗਿਆ ਇਹਨਾਂ ਨੂੰ ਲੱਗ ਵੀ ਨਹੀਂ ਸਕਦਾ ਉਹਨਾਂ ਉਹ ਆਪਣੇ ਹਿਸਾਬ ਨਾਲ ਠੀਕ ਕਹਿੰਦੇ ਨੇ ਉਹਨਾਂ ਦੇ ਹਿਸਾਬ ਨਾਲ ਠੀਕ ਨਹੀਂ ਲੱਗਦਾ ਉਹ ਤਾਂ ਉਸ ਉਹ ਤਾਂ ਹੋਰੇ ਦੇਸ਼ 'ਚ ਰਹਿੰਦੇ ਨੇ ਜੋ ਉਹ ਮਹਾਮੂਰਖਾਂ ਵਾਲੇ ਦੇਸ਼ 'ਚ ਰਹਿੰਦੇ ਨੇ ਜਿਹੜਾ ਇਹ ਨਹੀਂ ਮੰਨਦਾ ਵੀ ਜਾਗਦੇ ਰੁਪਏ ਹੀ ਸੁਪਨੇ ਜਿਹੜੇ ਆਏ ਹੋਏ ਨੇ ਜ਼ਿੰਦਗੀ 'ਚ ਸੈਂਕੜੇ ਸੁਪਨੇ ਯਾਦ ਹੁੰਦੇ ਨੇ ਜਾ ਕੇ ਤੋ ਉਹਨੇ ਕਿ ਦਸਮ ਪਾਸ਼ਾ ਨੂੰ ਯਾਦ ਆ ਗਏ ਜਦੋਂ ਕਹਿੰਦੇ ਜਿਹੜੀ ਜਿਹੜੀ ਤਾਂ ਸੋਚੀ ਕਰਾਈ ਆ ਮੈਂ ਦੱਸ ਰਿਹਾ ਜਿੰਨੇ ਕੁ ਸੁਪਨੇ ਯਾਦ ਆ ਗਏ ਦੱਸ ਇਹ ਜਿੰਨੇ ਅਸੀਂ ਲੋੜ ਸੀ ਉਹਨੇ ਤੇ ਉਹ ਕਹਿੰਦੇ ਵੀ ਸੁਪਨੇ ਤਾਂ ਮੈਂ ਹੋਰ ਵੀ ਦੱਸ ਨਾ ਗਲਤ ਜ਼ਿਆਦਾ ਬੜਾ ਹੋ ਜਾਊਗਾ ਸੁਪਨੇ ਤਾਂ ਮੈਂ ਸਾਰੇ ਹੀ ਦੱਸ ਦੂੰਗਾ ਪਰ ਗ੍ਰੰਥ ਜ਼ਿਆਦਾ ਬੜਾ ਹੋ ਜੂ ਔਰ ਸੁਣਨੇ ਪੜ੍ਹਨੇ ਵਾਲੇ ਨੂੰ ਰਸ ਵੀ ਨਹੀਂ ਰਹਿਣਾ ਇੰਪੋਰਟੈਂਟ ਜਿਹੜੇ ਸੀਗੇ ਮੌਕੇ ਤੇ ਉਹ ਦੱਸਦੇ ਤੁਹਾਡੇ ਪੜਨ ਵਾਲੇ ਨੂੰ ਦੱਸ ਦੀ ਰਹਿਣਾ ਐ ਲੱਗੂ ਵੀ ਗੱਪਾਂ ਨੇ ਰਾਸ ਨਹੀਂ ਰਹਿਣਾ ਹੁੰਦਾ ਜੇ ਦੱਸੀ ਜਾਈਏ ਬੰਦਣ ਜੇ ਕਹਿੰਦਾ ਇਹ ਮੂਰਖਾਂ ਨੂੰ ਜਿਹੜਾ ਸੁੱਤਾ ਪਿਆ ਉਹਦੇ ਨਹੀਂ ਮੰਨਣ ਚਾਹੁੰਦੀਆਂ ਗੱਲਾਂ ਉਹ ਮੰਨ ਨਹੀਂ ਸਕਦਾ ਵੀ ਸੁਪਨੇ ਜਾਗਣ ਨੂੰ ਨਹੀਂ ਮੰਨਦਾ ਉਹ ਇਹ ਨਹੀਂ ਮੰਨਦਾ ਸੀ ਸੁੱਤੇ ਪਏ ਉਹ ਮੰਨਦਾ ਹੀ ਨਹੀਂ ਵੀ ਸੁਪਨਾ ਹੈ ਜਿਹੜਾ ਇਹ ਨਹੀਂ ਮੰਨਦਾ ਵੀ ਸੰਸਾਰ ਸੁਪਨਾ ਹੈ ਮੂੰਹ ਤੋਂ ਕਹਿੰਦਾ ਅੰਦਰੋਂ ਨਹੀਂ ਮੰਨਦਾ ਹੁਣ ਉਹਦੇ ਨਾਲ ਗਾਂ ਗੱਲ ਕਰੀਏ ਕਹਾਂ ਦਾ ਗੱਲ ਉਹਦੇ ਨਾਲ ਕਰੀਏ ਨਾ ਜਿਹੜਾ ਸੁਪਨਾ ਮੰਨਦਾ ਜਿਹੜਾ ਸੁਪਨਾ ਹੀ ਨਹੀਂ ਮੰਨਦਾ ਦੁਨੀਆ ਮੰਨਦੀ ਹੈ ਸੁਪਨਾ ਹੈ ਉਹ ਤਾਂ ਸਾਰੇ ਕਹਿੰਦੇ ਨੇ ਸੁਪਨਾ ਸੰਸਾਰ ਅੰਦਰੋਂ ਨਹੀਂ ਹੁੰਦਾ ਜੇ ਸੁਪਨਾ ਮੰਨ ਕੇ ਚੱਲਣ ਤੇ ਸਭ ਕੁਝ ਠੀਕ ਹੈ ਗੁਰਬਾਣੀ ਜੇ ਸੁਪਨਾ ਨਹੀਂ ਮੰਨ ਕੇ ਜਿਹੜੇ ਚੱਲਦੇ ਨਾ ਉਹਨਾਂ ਕਹਿੰਦੇ ਨੇ ਮੰਨਦੇ ਨਹੀਂ ਉਹਨਾਂ ਖਾਤਰ ਗੁਰਬਾਣੀ ਦਾ ਕੋਈ ਵੈਲਿਊ ਨਹੀਂ ਹੈ ਜਿਹੜੇ ਆਦਮੀ ਮੋਹ ਮਾਇਆ ਜ਼ਿਆਦਾ ਫਸੇ ਨੇ ਬਹੁਤੇ ਜ਼ਿਆਦਾ ਪੈਸੇ 'ਚ ਉਹ ਤੋਂ ਮੂੰਹ ਨਾਲ ਜੋ ਮਰਜ਼ੀ ਕਰੀ ਜਾਣ ਅੰਦਰ ਇੱਕ ਅੱਖਰ ਵੀ ਨਹੀਂ ਬੰਦੇ ਗੁਰਬਾਣੀ ਦਾ ਅੰਦਰੋਂ ਨਹੀਂ ਮੰਨਦੇ ਉਹ ਕਹਿੰਦੇ ਚਲੋ ਹੁਣ ਦੁਨੀਆ ਮੰਨਦੀ ਆ ਕਹਿ ਦਿੰਦੇ ਆ ਪਰ ਹੁਣ ਜੋ ਸਾਹਮਣੇ ਇਹਨੂੰ ਕਿਵੇਂ ਕਹਿ ਦਈਏ ਜੋ ਸਾਹਮਣੇ ਗੱਲ ਹੈਗੀ ਉਹਤੇ ਅਧਿਕਾਰੀ ਕਿਵੇਂ ਹੋ ਜੀ ਹਾਂਜੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਆਪਣੀ ਕੀਮਤ ਵੀ ਆਪੇ ਪਾਈ ਹੈ ਆਪਣੇ ਬਾਰੇ ਆਪੇ ਦੱਸਿਆ ਔਰ ਨਰਗੁਣ ਦੀ ਕਿੰਨੀ ਘਟਿਆ ਤੋਂ ਘਟਿਆ ਕੀਮਤ ਹੁੰਦੀ ਹੈ ਵੱਧ ਤੋਂ ਵੱਧ ਕੀ ਕੀਮਤ ਹੁੰਦੀ ਹੈ ਇਹੀ ਕੀਮਤ ਹੈ ਕਿਹੜੇ ਚਰਿੱਤਰ ਦੀ ਕਿੰਨੀ ਕੀਮਤ ਹੈ ਸੁਗਾ ਜੇ ਕੌਡੀ ਬਦਲੇ ਜਾ ਰਹੇ ਹੀਰਾ ਜਨਮ ਉਹ ਵੀ ਉਹ ਵੀ ਕੀਮਤ ਹੈ ਭਾਈ ਜਦ ਇਹਨੂੰ ਗਿਆ ਬੁਰਖੰਦ ਤੇ ਘੋਰ ਕੇ ਜਦ ਵੀ ਦੀ ਕੀਮਤ ਹੈ ਭਾਈ ਜੇ ਚੰਗੇ ਪਾਸੇ ਚੱਲਦਾ ਜਾਂਦੀ ਕੀਮਤ ਪਾਈ ਹੈ ਹਾਂ ਦੋਹੇ ਤਰ੍ਹਾਂ ਦੇ ਚਿਰਤਰ ਆਉਂਦੇ ਨੇ ਜਿਹੜੇ ਚਿਰਤਰ ਪਖਾਨ ਚ ਉਹ ਦੋਹੇ ਤਰ੍ਹਾਂ ਦੇ ਆਉਂਦੇ ਤਰ੍ਹਾਂ ਦੇ ਆਉਂਦੇ ਨੇ ਪੋਜ਼ਿਟਿਵ ਬਲਕੇ ਘੱਟ ਆਉਂਦੇ ਨੇ ਕਿਉਂਕਿ 네ਗੇਟਿਵ ਦੁਨੀਆ ਸਮਝਾਉਣੀ ਹੈ ਸੀ 네ਗੇਟਿਵ ਤਾਂ ਜ਼ਿਆਦਾ ਨੇ ਸੰਸਾਰ ਨੂੰ ਸਮਝਣਾ ਸੀ ਪੋਜ਼ਿਟਿਵ ਤਾਂ ਪੋਜ਼ਿਟਿਵ ਵੀ ਆਏ ਨਾ ਥੋੜੇ ਆਏ ਪੋਜ਼ਿਟਿਵ ਸਟੇਜ ਵਾਈਜ਼ ਆਏ ਨੇ ਨਾ ਪੋਜ਼ਿਟਿਵ ਦੀ ਇੱਕੋ ਸਟੇਜ ਕਈ ਸਟੇਜਾਂ ਨੇ ਜਿਹੜਾ ਜਾ ਰਿਹਾ ਪੋਜ਼ਿਟਿਵ ਵੱਲ ਥੱਲੇ ਦੀ ਸਟੇਜ ਵੀ ਉਹ ਲਈ ਵੀ ਉਹ ਲਈ ਵੀ ਤੇ ਤੇ ਦੇ ਜਾਂਦੇ ਵਿੱਚ ਉਹਨਾਂ ਨੇ ਕਿਸ ਦਾ ਸੁਝਾਇਆ ਨੇ ਆ ਹੁਣ ਜਿਹੜਾ ਜਾ ਰਿਹਾ ਬੰਦਾ ਪਿੱਛੇ ਰੂੜੀ ਮੁੜੂ ਅੱਗੇ ਨੂੰ ਜਾਊ ਜਿਹੜਾ ਸੱਚ ਵੱਲ ਨੂੰ ਜਾ ਰਿਹਾ ਇੱਕ ਸਟੇਜ ਐਸੀ ਆਉਂਦੀ ਹੈ ਉਸ ਤੋਂ ਬਾਅਦ ਫਿਰ ਬੰਦਾ ਪਿੱਛੇ ਨੂੰ ਨਹੀਂ ਜਾਂਦਾ ਅੱਗੇ ਨੂੰ ਜਾਂਦਾ ਜੇ ਸੱਚ ਵੱਲ ਨੂੰ ਜਾਂਦਾ ਹੁੰਦਾ ਹੈ ਉਹ ਬੰਦਾ ਫਿਰ ਪਿੱਛੇ ਨੂੰ ਨਹੀਂ ਜਾਂਦਾ ਨਾ ਅੱਗੇ ਨੂੰ ਜਾਂਦਾ ਫਿਰ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਹਰ ਬਿਨ ਦੂਜਾ ਨਾਹੀ ਕੋਏ ਇਹਦਾ ਕੀ ਮਤਲਬ ਹੈ ਹਰ ਬਿਨ ਦੂਜਾ ਨਾਹੀ ਕੋਏ ਓਏ ਸਾਗੁਣ ਨਾਗੁਣ ਹਰੇ ਹੈ ਹੋਰ ਕੋਈ ਨਹੀਂ ਹੈ ਹੁਣ ਦੱਸੋ ਇਹਦਾ ਉਹਦਾ ਕੀ ਸੰਬੰਧ ਹੈ ਜੀ ਇੱਕ ਗੱਲ ਨਹੀਂ ਕੋਈ ਪਹਿਲੀ ਪਹਿਲੀ ਪੰਕਤੀ ਨਾਲ ਇਹਦਾ ਕੀ ਸੰਬੰਧ ਬਣਿਆ ਕਿਉਂ ਹਰ ਬਿੰਦੂ ਜਾ ਕੇ ਨਾ ਕੋਈ ਆ ਗਿਆ ਹਰ ਇੱਕ ਪੰਕਤੀ ਚੈਨ ਹੈ ਦੋਈ ਪੰਕਤੀ ਚ ਰਲੀ ਹੋਈ ਥੋੜੀ ਹੈ ਤਾਂ ਜਜੀਰ ਬਣਨੀ ਹੈ ਚੈਨ ਬਣਨੀ ਹੈ ਇਹ ਹਾਰ ਹੈ ਜਿਹੜਾ ਇਹੀ ਹੈ ਸਰਗੁਣ ਨਰਗੁਣ ਇਹੀ ਨਰਗੁਣ ਹੈ ਸਰਗੁਣ ਹਰਵਨ ਦੂਜਾ ਕੋਈ ਨਹੀਂ ਹੈ ਇੱਥੇ ਸਰਗੁਣ ਨਰਗੁਣ ਕੋਈ ਨਰਗੁਣ ਹੈ ਸਰਗੁਣ ਇਹ ਸਾਨੂੰ ਹਾਲੋਂ ਨਿਰਗੁਣ ਕਹਿੰਦੇ ਨੇ ਆਪ ਸਰਗੁਣ ਬੰਦੇ ਨੇ ਜੇ ਕ੍ਰਿਸ਼ਨ ਹੈ ਹਰ ਇਹਨਾਂ ਦਾ ਤਾਂ ਉਹਨੂੰ ਸਰਗੁਣ ਬਣਾਉਂਦੇ ਨੇ ਬੇਤਾਰੀ ਆਪ ਨੇ ਰੋਣ ਬਣਦੇ ਨੇ ਜੇ ਕ੍ਰਿਸ਼ਨ ਸਰਗੁਣ ਹੈ ਤੇ ਸਾਰੇ ਜੀਵ ਸਰਗੁਣ ਨੇ ਫਿਰ ਰੋਣ ਕਹਦੇ ਨੇ ਫਿਰ 84 ਲੱਖ ਜੂਰ ਨੇ ਸਰਗੁਣ ਸੱਪ ਲੰਗ ਮਾਰਦਾ ਬੰਦਾ ਮਰ ਜਾਂਦਾ ਹੈ ਉਹ ਸਰਗੁਣ ਨਹੀਂ ਕੁਝ ਕਰ ਸਕਦਾ ਚੂਹੇ ਨੂੰ ਫੜ ਕੇ ਸੱਪ ਖਾ ਜਾਂਦਾ ਸਰਗੁਣ ਨਹੀਂ ਆਦਮੀ ਨੂੰ ਬੜੇ ਬੜੇ ਸੱਪ ਜੇ ਜਕੜ ਲੈਣ ਨਿਗੜ ਲੈਂਦੇ ਨੇ ਸਰਗੁਣ ਦੀ ਜੇ ਆਦਮੀ ਸਰਗੁਣ ਸੱਪ ਸ਼ੇਰ ਆਦਮੀ ਨੂੰ ਮਾਰ ਦਿੰਦਾ ਸਰਗੁਣ ਹਾਥੀ ਆਦਮੀ ਜੇ ਲਪੇਟ ਜਾ ਜਾ ਕਿੰਨੇ ਬੰਦਿਆਂ ਨੂੰ ਮਾਰ ਕੇ ਭਗਾ ਭਗਾ ਮਾਰਦਾ ਉਹ ਸਰਗੁਣ ਅੱਖਾਂ ਹੀ ਵਿਚਰੀਆਂ ਇਹਨਾਂ ਦੇ ਸਭ ਕਾਸੇ ਤੋਂ ਗਿਆਨ ਤੋਂ ਤਾਂ ਅੱਖਾਂ ਹੀ ਵਿਚਲੀਆਂ ਬਿਲਕੁਲ ਹਾਂਜੀ ਹਰ ਬਿਨਾ ਦੂਜਾ ਨਹੀਂ ਅਵਰਨਾ ਕੋਏ ਹਰ ਬਿਨ ਦੂਜਾ ਨਹੀਂ ਕੋਏ ਸਰਬ ਨਿਰੰਤਰ ਇੱਕੋ ਸੋਏ ਸਾਰਿਆਂ ਦੇ ਵਿੱਚ ਹਰ ਹੈ ਘਟ ਘਟ ਮੈਂ ਉਹੀ ਸਰਗੁਣਾ ਉਹੀ ਨਿਰਗੁਣ ਇੱਥੇ ਉਂਗਲੀ ਹਰ ਹੀ ਸਰਗੁਣਾ ਹਰ ਹੀ ਨਿਰਗੁਣਾ ਸਾਰਿਆਂ 'ਚ ਹਰ ਹੈ ਉਹਦੀ ਗੱਲ ਕਰ ਰਹੇ ਹਾਂ ਸਾਡੇ ਸਰਬ ਨਿਰੰਤਰ ਇੱਕੋ ਸੋਏ ਸਾਰਿਆਂ ਦੇ ਹਰ ਵਕਤ ਲਗਾਤਾਰ ਹਰ ਹੈ ਸਾਰਿਆਂ 'ਚ ਜੀਵਾਂ ਦੇ ਵਿੱਚ ਹਾਂ ਓਤ ਪੋਤ ਰਵਿਆ ਰੰਗ ਰੂਪ ਰੰਗ ਭਈ ਪ੍ਰਗਾਸ ਸਾਧ ਕੇ ਸੰਗ ਓਤ ਪੋਤ ਰਵਿਆ ਰੂਪ ਰੰਗ ਜਿਹੜਾ ਬਾਹਲਾ ਰੂਪ ਹੈ ਅਰ ਰੰਗ ਪਾਇਆ ਦੇ ਵਿੱਚ ਓਤ ਪੋਤ ਹੈ ਉਹ ਓਤ ਪੋਤ ਰਵਿਆ ਰੂਪ ਰੰਗ ਉਹ ਰੂਪ ਰੰਗ ਸਰੀਰ ਹੈ ਕਿਉਂਕਿ ਜੋਤ ਪੋਤ ਹੁੰਦਾ ਰਵਿਆ ਗਿਆ ਰੂਪ ਰੰਗ ਦਾ ਰੂਪ ਕਾਟਾ ਬਾਹਲਾ ਰੂਪ ਰੰਗ ਹੈ ਜਾਂ ਫਿਰ ਰੂਪ ਰੰਗ ਦੂਆ ਅੰਦਰਲਾ ਜਿਹੜਾ ਉਹ ਗਿਆਨ ਹੈ ਗਿਆਨ ਦਾ ਰੂਪ ਹੈ ਗਿਆਨ ਦਾ ਰੰਗ ਜੇ ਤਾਂ ਨਿਰਾਕਾਰੀ ਰੂਪ ਰੰਗ ਲੈਣਾ ਫਿਰ ਤਾਂ ਗਿਆਨ ਹੈ ਉਹਦਾ ਗਿਆਨ ਤੇ ਰੰਗ ਵੀ ਹੈ ਗਿਆਨ ਦਾ ਰੂਪ ਵੀ ਹੈ ਜੇ ਬਾਹਲਾ ਲੈਣਾ ਤਾਂ ਬਾਹਲਾ ਵੀ ਹੈਗਾ ਰੰਗ ਰੰਗੀ ਕਰਤਾਰੀ ਉਹ ਉਹ ਤਾਂ ਬੁੱਧੀ ਹੋਈ ਹੈ ਫਿਰ ਰੰਗ ਰੰਗੀ ਕਰਤਾਰੀ ਹੈ ਜਿਹੜੀ ਜਿਹੜਾ ਉਹਦਾ ਰੂਪ ਆ ਰੰਗ ਉਹਦੇ ਵਿੱਚ ਉਸ ਪੋਤਾ ਉਸ ਵੇਲੇ ਜਿਹੜਾ ਉਹਦਾ ਗਿਆਨ ਸਰਗੁਣ ਦਾ ਨਿਰਗੁਣ ਦਾ ਇਹ ਹਰ ਦਾ ਉਹਦੇ ਵਿੱਚ ਉਹਦੀ ਸਾਰੀ ਜਿੱਦੀ ਉਹਦੀ ਸ਼ਕਤੀ ਹੈ ਬੁੱਧ ਬਲ ਹੈ ਉਹਦੇ ਗਿਆਨ ਚ ਚਲਕ ਮਾਰੂਗਾ ਜਿਹੜੇ ਬੰਦੇ ਕੋਲ ਗਿਆਨ ਜਦ ਗਿਆਨ ਕਰਦਾ ਆ ਲਿਖਦਾ ਆ ਬੋਲਦਾ ਉਹਦੇ ਜਿੱਦੀ ਬੁੱਧ ਬਲ ਹੈ ਉਹ ਉਹਦਾ ਦਰਸ਼ਨ ਕਰਾ ਰਿਹਾ ਆਪਣੇ ਬੋਲਣ ਚ ਬੋਲਣ ਦੇ ਵਿੱਚ ਹੀ ਉਹ ਰੂਪ ਰੰਗ ਦਾ ਦਰਸ਼ਨ ਕਰਵਾਊਗਾ ਜੋ ਉਹਦੇ ਕੋਲ ਹੈ ਉਹਦਾ ਹੀ ਨਕਸ਼ਾ ਖਿੱਚ ਕੇ ਦੱਸੂਗਾ ਹਾਂਜੀ ਪੋਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੇ ਸੰਗ ਪ੍ਰਗਾਸ ਕੀ ਹੈ ਜੇ ਉਹ ਤੋਂ ਹੋਰ ਪ੍ਰਗਾਸ ਤੱਕ ਪਹੁੰਚਣਾ ਪ੍ਰਗਾਸ ਹੈ ਜੀ ਭੈ ਪ੍ਰਗਾਸ ਪ੍ਰਗਾਸ ਹੈ ਉਹ ਸਾਧ ਕੇ ਸੰਗ ਪਹਿਲਾਂ ਤਾਂ ਪ੍ਰਕਾਸ਼ ਹੈ ਅੰਦਰ ਰੂਪ ਰੰਗ ਜੇ ਪ੍ਰਕਾਸ਼ ਨੂੰ ਪ੍ਰਗਾਸ ਵਿੱਚ ਬਦਲਣਾ ਜਿੰਨਾ ਚਿਰ ਪ੍ਰਕਾਸ਼ ਹੈ ਉਹਨਾਂ ਚਿਰ ਭਰਮ ਦੇ ਅੰਡੇ 'ਚ ਹੈ ਜਿੰਨਾ ਚਿਰ ਭਰਮ ਦੇ ਵਿੱਚ ਜਿਹੜੀ ਜੋਤ ਆ ਪ੍ਰਕਾਸ਼ ਹੈ ਜਦ ਭੰਡਾ ਭਰਮ ਦਾ ਅੰਡਾ ਤੋੜ ਕੇ ਬਾਹਰ ਚਲਾ ਗਿਆ ਫਿਰ ਪ੍ਰਗਾਸ ਹੈ ਫਿਰ ਪ੍ਰਕਾਸ਼ ਨਹੀਂ ਹੈ ਕਿ ਬਾਹਰ ਪ੍ਰਗਾਸ਼ ਹੈ ਜਦ ਬਾਹਰ ਵਾਲਾ ਚਾਨਣ ਦਾ ਅੰਦਰ ਵਾਲਾ ਚਾਨਣ ਹੁੰਦਾ ਉਹਨੂੰ ਪ੍ਰਗਾਸ ਕਹਿੰਦੇ ਨੇ ਸੱਚਖੰਡ ਵਾਲਾ ਰੋਸ਼ਨੀ ਸੱਚਖੰਡ ਦੀ ਜਿੰਨੀ ਰੋਸ਼ਨੀ ਹੈ ਪੂਰਨ ਬ੍ਰਹਮ ਦੀ ਰੋਸ਼ਨੀ ਜਿੰਨੀ ਜਾਂ ਰੋਸ਼ਨੀ ਹੋ ਜਾਂਦੀ ਹੈ ਪੂਰਨ ਬ੍ਰਹਮ ਜਿੰਨੀ ਰੋਸ਼ਨੀ ਹੋ ਜਾਂਦੀ ਹੈ ਬ੍ਰਹਮ ਦੀ ਫਿਰ ਪ੍ਰਗਾਸ ਫਿਰ ਉਹ ਵਿਚਾਲੇ ਦੇ ਲਕੀਰ ਆਂਡਾ ਕਾ ਨੂੰ ਫੁੱਟਦਾ ਲਕੀਰ ਮਿਟ ਜਾਂਦੀ ਹੈ ਭਰਮ ਦੀ ਉਹ ਲਕੀਰ ਮਿਟਣੀ ਵੀ ਕਿਹਾ ਫੋਟੋ ਆਂਡਾ ਵੀ ਕਿਹਾ ਲਕੀਰ ਗਾਇਬ ਹੋ ਗਈ ਬਸ ਤੇਰਾ ਹਨੇਰਾ ਗਾਇਬ ਹੋ ਜਾਂਦਾ ਜਾਂ ਸੂਰਜ ਚੜਦਾ ਦੀਵਾ ਬੜੇ ਹਨੇਰਾ ਜਾਏ ਉਹ ਜਾਏ ਨੂੰ ਫੁੱਟਣਾ ਕਹਿਤਾ ਹਾਂਜੀ ਰਚ ਰਚਨਾ ਆਪਣੀ ਕਲ ਧਾਰੀ ਅਨਕਵਾਰ ਨਾਨਕ ਬਲਿਹਾਰੀ ਰਚੀ ਰਚਨਾ ਰਚਦੀ ਹੈ ਰਚੀ ਰਚੀ ਰਚਨਾ ਆਪਣੀ ਕਲ ਧਾਰੀ ਅਨਕਵਾਰ ਨਾਨਕ ਬਲਿਹਾਰੀ ਇਹਨੇ ਰਚਨਾ ਆਪਰੇ ਕੀ ਹੈ ਸਰੀਰ ਚ ਹਰੇਕ ਜਹਰ ਕੱਟ ਕੱਟ ਚ ਇਹ ਹਰਦੀ ਗੱਲ ਚੱਲਦੀ ਹੈ ਹੁਣ ਰਚੀ ਰਚਨਾ ਸਰੀਰ ਕੀ ਆਪਣੀ ਕਲ ਧਾਰੀ ਆਪਣੀ ਥੋੜੀ ਧਿਆਨ ਕਲ ਕੀ ਹੁੰਦੀ ਹੈ ਸੁਰਤ ਸੁਰਤੇ ਜਮਾਰੀ ਇਹਦੇ ਇਹਦਾ ਧਿਆਨ ਹੈ ਦਰਕੁੜੀ ਜੋ ਕੁਝ ਨਹੀਂ ਹੈ ਹਰ ਦਾ ਧਿਆਨ ਕੁੜੀ ਦਾ ਦੋ ਕਾਨੂੰਨ ਹੈ ਧਿਆਨ ਉਥੇ ਆਪ ਉਥੇ ਅੰਦਰ ਹੈ ਧਿਆਨ ਹੈ ਬਾਹਰ ਸਰੀਰ ਧਿਆਨ ਨਾਲ ਚੱਲਦਾ ਹੈ ਨਾ ਜਿਵੇਂ ਰਿਮੋਟ ਨਾਲ ਚੱਲਦੀ ਟੈਲੀਵਿਜ਼ਨ ਆਨ ਹੋ ਜਾਂਦੀ ਰਿਮੋਟ ਵਾਲੀ ਸ਼ਕਤੀ ਕੰਮ ਕਰਦੀ ਹੈ ਤਰਕੁੜੀ ਰਿਮੋਟ ਵਾਲੀ ਸ਼ਕਤੀ ਸਰੀਰ ਕੰਮ ਕਰਦੀ ਹੋਰ ਕੁਝ ਨਹੀਂ ਕਰਦਾ ਰਿਮੋਟ ਦੀ ਸ਼ਕਤੀ ਨਹੀਂ ਹੁੰਦੀ ਪਰ ਰਿਪੋਰਟ ਕੰਟਰੋਲਡ ਹੈ ਸਰੀਰ ਰਿਮੋਟ ਉਹਦੇ ਕੋਲ ਹੈ ਉਹ ਗਿਆਨ ਦਾ ਰਿਮੋਟ ਹੈ ਸਾਡਾ ਬਿਜਲੀ ਦਾ ਰਿਮੋਟ ਹੁੰਦਾ ਹੈ ਜਿਹੜੀ ਸ਼ਕਤੀ ਬਾਹਰ ਨੂੰ ਆਉਂਦੀ ਉਹ ਬੁੱਧ ਵਾਲਾ ਉਹ ਬੁੱਧ ਵਾਲਾ ਉਹਦੇ ਬੁੱਧ ਵਾਲਾ ਦੀ ਸ਼ਕਤੀ ਕੰਮ ਕਰਦੀ ਹੈ ਇੱਥੇ ਦੂਰ ਸੈੱਲ ਕੰਮ ਕਰਦਾ ਹੈ ਬੈਟਰੀ ਕੰਮ ਕਰਦੀ ਹੈ ਉਹ ਇਹ ਮਾਇਆ ਦੀ ਗੱਲ ਹੈ ਉਹ ਹੈ ਗੱਲ ਤਾਂ ਉਹੀ ਹੈ ਉਹ ਆਪਾਂ ਕਿੱਡੀ ਦੂਰ ਜਾ ਕੇ ਬੈਲ ਵੱਜ ਜਾਂਦੀ ਹੈ ਉਹ ਮੋਬਾਈਲ ਕਰਦੇ ਆ ਉਹ ਕੀ ਜਾਂਦਾ ਦੀ ਹੁਣ ਤਾਂ ਆਪਾਂ ਬਣਾਈ ਬੈਠੇ ਆ ਸਭ ਕੁਝ ਗੱਲ ਕਿੱਡੇ ਦੂਰ ਜਾ ਕੇ ਅਮਰੀਕਾ ਜਾ ਕੇ ਬੈਲ ਵੱਜ ਜਾਂਦੀ ਹੈ ਉਹਨਾਂ ਦੀ ਇੱਥੇ ਵੱਜ ਜਾਂਦੀ ਆ ਕੇ ਉਹ ਜੜ ਚੀਜ਼ਾਂ ਦੇ ਵਿੱਚ ਚੇਤਨ ਨਹੀਂ ਕਰ ਸਕਦਾ ਚੇਤਨ ਚੇਤਨ ਇਹਦਾ ਬਣ ਇਹ ਵੀ ਚੇਤਨ ਨਹੀਂ ਬਣਾਈਆਂ ਨੇ ਚੇਤਨ ਇਹਦਾ ਬਣਾਉਂਦੀਆਂ ਹੈ ਇਹ ਵੀ ਚੇਤਨ ਦੀ ਕਲਾ ਦਾ ਆਪਣੀ ਉਹ ਕਲਾ ਰੱਖੀ ਐ ਇੱਥੇ ਉਹਨੇ ਆਪਣੀ ਕਲਾ ਰਚੀ ਰਚਨਾ ਰਚਨਾ ਦੇ ਵਿੱਚ ਕਲਾ ਹੈ ਬਾਸੀ ਉਹ ਵੀ ਕੱਢ ਕੇ ਦਿਖਾਤੀ ਰਚਨਾ ਚ ਵੀ ਇਹ ਕਲਾ ਹੈਗੀ ਜਿਹੜੀ ਮੇਰੇ ਚ ਉਹ ਜੇ ਆ ਰਚਨਾ ਕਰ ਸਕਦੀ ਹੈ ਤਾਂ ਮੈਂ ਵੀ ਕਰ ਸਕਦਾ ਖੁੜੇ ਕੀ ਗਾਣ ਵੀ ਨਹੀਂ ਕਰ ਸਕਦਾ ਤਾਂ ਹੁਣ ਦੇਖਦੇ ਨੇ ਸੈਟਲਾਈਟ ਦੇਖਦੇ ਨੇ ਕੀ ਹੋ ਰਿਹਾ ਤੇ ਕੀ ਕਹਿ ਦੇਣਗੇ ਤਾਂ ਹੋ ਨਹੀਂ ਸਕਦਾ ਇਹਨਾਂ ਕੋਲ ਹੁਣ ਕਹਿਣ ਨੂੰ ਕੁਝ ਨਹੀਂ ਰਿਹਾ ਕਿਉਂਕਿ ਸਾਇੰਸ ਨੇ ਇਹਨਾਂ ਗਿਆਨ ਦਿੱਤਾ ਗੁਰਬਾਣੀ ਨਾਲ ਮਿਲਦਾ ਇਹ ਹੁਣ ਇਹਨਾਂ ਦੀ ਬੋਲਤੀ ਆਪੇ ਬੰਦ ਹੋ ਜਾਂਦੀ ਸਾਇੰਸ ਇਸ ਕਰਕੇ ਸਾਇੰਸਦਾਨ ਜ਼ਿਆਦਾ ਨੇੜੇ ਨੂੰ ਆਉਂਦਾ ਗੁਰਬਾਣੀ ਦੇ ਉਹਨਾਂ ਨੇ ਇਹਨਾਂ ਨੂੰ ਚੁੱਪ ਕਰਕੇ ਬਿਠਾ ਦੇਣਾ ਚੁੱਪ ਕਰਾ ਦੇਣਾ ਇਹਨਾਂ ਕੋਲ ਕੁਝ ਨਹੀਂ ਕਹਿਣ ਜੇ ਇਹ ਸੱਚ ਹੈ ਤੁਹਾਡੇ ਸਾਹਮਣੇ ਹੋ ਸਕਦਾ ਹੈ ਤਾਂ ਉਹ ਵੀ ਹੋ ਸਕਦਾ ਹੈ ਇੱਛਾ ਸ਼ਕਤੀ ਦੇ ਵਿੱਚ ਵੀ ਸ਼ਕਤੀ ਹੈ ਉਹਦੀ ਇੱਛਾ ਚੇਤਨ ਦੀ ਇੱਛਾ ਸ਼ਕਤੀ ਹੈ ਇਹ ਜੜ ਦੀ ਸ਼ਕਤੀ ਹੈ ਜੜ ਦੀ ਇੱਛਾ ਸ਼ਕਤੀ ਦੇਖੋ ਜੜ ਦੀ ਇੱਛਾ ਸ਼ਕਤੀ ਨਹੀਂ ਜੜ ਸ਼ਕਤੀ ਹੁੰਦੀ ਇੱਛਾ ਸ਼ਕਤੀ ਚੇਤਨ ਦੀ ਹੁੰਦੀ ਹੈ ਜਿਹੜੀ ਜੜ ਸ਼ਕਤੀ ਹੈ ਉਹ ਇੱਛਾ ਸ਼ਕਤੀ ਦੇ ਅਧੀਨ ਚੇਤਨ ਦੀ ਇੱਛਾ ਸ਼ਕਤੀ ਦੇ ਅਧੀਨ ਜਦੋਂ ਵੀ ਅਸੀਂ ਨੰਬਰ ਮਿਲਾ ਕੇ ਹੋ ਕੇ ਕਰਾਂਗੇ ਤਾਂ ਜੜ ਸ਼ਕਤੀ ਕਬ ਕਰੂਗੀ ਸਾਡੀ ਇੱਛਾ ਸ਼ਕਤੀ ਦੇ ਅਧੀਨ ਜੜ ਸ਼ਕਤੀ ਜੜ ਸ਼ਕਤੀ ਉਹ ਜੀ ਉਹ ਸ਼ਕਤੀ ਹੈ ਜੜ ਵਿੱਚ ਵੀ ਪਾਈ ਹੈਗੀ ਜੇ ਜੀ ਸਾਡੀ ਇੱਛਾ ਸ਼ਕਤੀ ਹੈ ਉਹ ਪਰ ਜੜ ਤੇ ਕੰਮ ਕਰਦੀ ਹੈ ਚੇਤਨ ਜਿੰਨੀ ਕੰਮ ਕਰਦੀ ਉਹ ਸਾਡੇ ਆ ਰਿਮੋਟ ਆਦਮੀਆਂ ਨੂੰ ਨਹੀਂ ਬਸ ਕਰ ਸਕਦਾ ਆਦਮੀ ਨੂੰ ਮੈਸੇਜ ਤਾਂ ਦੇ ਸਕਦਾ ਬਸ ਨਹੀਂ ਕਰ ਸਕਦਾ ਬਸ ਨਹੀਂ ਕਰ ਸਕਦਾ ਆ ਮੋਬਾਈਲ ਨੂੰ ਬਾਅਦ ਕਰ ਸਕਦਾ ਵੀ ਬੋਲ ਬਈ ਬੋਲਦਾ ਕਿਵੇਂ ਨਹੀਂ ਬੈਲ ਵੱਜੇ ਵੱਜਦੀ ਕਿਵੇਂ ਨਹੀਂ ਉਹ ਜਿਹੜਾ ਸਾਡੇ ਵਾਲੀ ਬੈਲ ਵਜਾ ਦਿੰਦਾ ਉਹ ਆਦਮੀ ਵਾਲੀ ਬੈਲ ਵਜਾ ਦਿੰਦਾ ਉਹ ਉਹ ਵਾਲੀ ਬੈਲ ਵਜਾਉਂਦਾ ਬਸ ਇੰਨਾ ਹੀ ਫਰਕ ਹੈ ਹਾਂਜੀ ਰਜੀ ਰਚਨਾ ਆਪਣੀ ਕਲ ਧਾਰੀ ਅਨਕਵਾਰ ਨਾਨਕ ਬਲਿਹਾਰੀ ਇਹ ਰਚਨਾ ਦੇ ਵਿੱਚ ਆਪਣੀ ਕਲਾ ਹੀ ਆ ਉਹਦੀ ਪਾਈ ਹੋਈ ਸ਼ਕਤੀ ਉਹ ਪਾਈ ਹੋਈ ਹੈ ਉਹਨੇ ਆਪਣੀ ਇੱਛਾ ਸ਼ਕਤੀ ਪਾਈ ਹੋਈ ਹੈ ਕਲਾ ਇੱਛਾ ਸ਼ਕਤੀ ਹੁੰਦੀ ਹੈ ਜਿਹੜਾ ਲੈ ਰਿਹਾ ਨਾ ਸਾਹ ਅਸਲ ਤੇ ਉਹ ਵੀ ਇੱਛਾ ਸ਼ਕਤੀ ਨਾਲ ਰਹਿ ਰਿਹਾ ਜਿਹੜਾ ਸਰੀਰ ਕੰਮ ਕਰ ਰਿਹਾ ਉਹ ਵੀ ਇੱਛਾ ਸ਼ਕਤੀ ਨਾਲ ਕੰਮ ਕਰ ਰਿਹਾ ਤਾਂ ਜੜ ਦੇ ਵਿੱਚ ਕਦੇ ਵੀ ਲੀਨ ਨਹੀਂ ਹੋ ਸਕਦਾ ਹੁੰਦਾ ਰਹਿਣਾ ਲਿਪਤੇ ਜਿਆਦਾ ਚੇਤਨ ਰਹਿੰਦੇ ਇਕੱਠੇ ਨੇ ਪਰ ਰਹਿੰਦੇ ਨੇ ਅਲਪਿਕ ਇੱਕ ਦੂਏ ਤੋਂ ਸਥਿਰ ਨਹੀਂ ਹੋ ਸਕਦਾ ਜੇ ਤੂੰ ਜੜ ਕਦੇ ਵੀ ਨਾ ਹੋਇਆ ਨਾ ਹੋਊਗਾ ਕਦੇ ਅਲਿਪਤੋ ਵਰਤੇ ਗਿਆ ਅਲਿਪਤੋ ਵਰਤਾ ਅਲਿਪਤੋ ਇਹਦਾ ਜਿਹੜਾ ਮੋਹ ਹੈ ਨਾ ਮਾਇਆ ਦਾ ਉਹ ਸਿਆਪਾ ਇਹਦਾ ਮਨ ਮਾਇਆ ਦੇ ਸੰਗ ਰਿਹਾ ਹੈ ਉਹ ਉਹ ਹੈ ਛੱਡਣ ਨੂੰ ਜੀ ਨਹੀਂ ਕਰਦਾ ਉਹ ਫਾਸ ਗਿਆ ਜੀ ਉੱਥੇ ਉਹ ਫਾਸ ਹੈ ਬਸ ਇਹ ਚਾਹੁੰਦਾ ਨਹੀਂ ਛੱਡਾਂ ਉਹ ਵੀ ਇਹਦੀ ਇੱਛਾ ਹੈ ਇੱਛਾ ਹੀ ਆ ਉਹ ਵੀ ਇਹਦੀ ਆਪਣੀ ਉਹ ਇੱਛਾ ਇਹਦੀ ਇੱਛਾ ਹੀ ਬਦਲਦੀ ਹੈ ਗੁਰਬਾਣੀ ਇਹਦੀ ਇੱਛਾ ਬਦਲ ਲਈ ਹੈ ਜੀਵ ਦੀ ਐਦਲੀ ਇੱਛਾ ਨਾ ਕਰ ਐਦਲੀ ਕਰ ਇੱਛਾ ਘਰ ਜਾਣ ਦੀ ਇੱਛਾ ਕਰ ਘਰ ਸੋਖਾ ਇਸ ਤੋਂ ਬੈਸਟ ਹੋਮ ਇਸ ਦੀ ਬੈਸਟ ਇਹ ਜਿਹੜਾ ਸਰੀਰ ਹੈ ਹੋਮ ਨਹੀਂ ਹਾਊਸ ਹੈ ਕਾਰੇ ਵੀ ਪਰ ਹਾਊਸ ਹੈ ਸਰੀਰ ਵੀ ਘਰ ਹੈ ਪਰ ਹਾਊਸ ਹੈ ਕਿਰਾਏ ਦਾ ਘਰ ਹੈ ਟੈਂਪਰੇਰੀ ਘਰ ਹੈ ਇਹ ਇੰਗਰੀਜ਼ੀ ਤੇ ਹਿੰਦੀ ਵੀ ਦੋ ਲਫ਼ਜ਼ ਨੇ ਹਾਊਸ ਹਾਊਸ ਹੋਮ ਦੋ ਲਫ਼ਜ਼ ਨੇ ਜਿਹੜਾ ਹੋਮ ਉਹ ਤਾਂ ਘਰ ਹੈ ਪਰਸਨਲ ਘਰ ਨੂੰ ਹੋਮ ਕਹਿੰਦੇ ਨੇ ਉਹਦੇ ਵੀ ਉਹਨਾਂ ਦੇ ਜਿਹੜੇ ਬਲੌਗ ਕਰਨੇ ਦੀ ਵੀ ਗੱਲ ਹੈ ਨਹੀਂ ਸਭ ਪਤਾ ਹੈ ਪਿੱਛੋਂ ਹਾਊਸ ਦਾ ਮਕਾਨ ਚਾਹੇ ਸਰਕਾਰ ਦਾ ਦਿੱਤਾ ਹੋਇਆ ਚਾਹੇ ਕਿਰਾਏ ਤੇ ਲਿਆ ਹੋਇਆ ਚਾਹੇ ਬੋਲਿਆ ਹੋਇਆ ਉਹ ਵੀ ਨੰਬਰ ਹਾਊਸ ਨੰਬਰ ਹੈ ਹਾਊਸ ਨੰਬਰ ਨੇ ਸਾਡੇ ਹੋਮ ਨੰਬਰ ਤਾਂ ਹੁੰਦਾ ਨਹੀਂ ਹੋਮ ਨੰਬਰ ਹੁੰਦਾ ਹੀ ਨਹੀਂ ਹਾਊਸ ਨੰਬਰ ਹੁੰਦਾ ਸੰਸਾਰ ਜੋ ਮਕਾਨ ਹੈ ਡੱਡਾ ਡੇਰਾ ਇਹ ਨਹੀਂ ਜਿਹੜਾ ਡੇਰਾ ਦਾ ਜਾਣ ਉਹ ਅਸਲੀ ਡੇਰਾ ਦਾ ਨਾ ਹੋਵੇ ਇਹ ਹਾਊਸ ਹੈ ਮਾਸਟਰ ਜੀ ਅੰਗਰੇਜ਼ੀ ਪੜਾਉਂਦੇ ਰਹੇ ਨੇ ਹੁਣ ਪੜਨਾ ਪੈ ਗਿਆ ਇਹਨਾਂ ਨੂੰ ਅਨਕ ਵਾਰ ਨਾਨਕ ਬਲਿਹਾਰੀ ਅਨਕ ਵਾਰ ਨਾਨਕ ਬਲਿਹਾਰੀ ਨਾਨਕ ਦਾ ਅਨੇਕਾ ਵਾਰ ਬਲਿਹਾਰੀ ਜਾਂਦਾ ਅਨੇਕਾ ਵਾਰ ਨਾਨਕ ਬਲਿਹਾਰੀ ਜਾਂਦਾ ਇੱਕ ਵਾਰ ਨਹੀਂ ਜਾਂਦਾ ਕਿਉਂ ਕਿਹਦੇ ਕਿ ਰਾਜੀ ਰਚਨਾ ਆਪਣੀ ਗੱਲ ਤੁਹਾਡੀ ਸਿਰਫ ਆਪਣੀ ਕਲਾ ਹੀ ਪਾਇਆ ਦੂਰੋਂ ਆਪਣੀ ਇੱਛਾ ਨਾਲ ਹੀ ਕਰੀ ਜਾਂਦਾ ਕੰਮ ਜੀਵ ਵੀ ਆਪਣੀ ਦੇਖੋ ਜੀਵ ਆਪਣੀ ਇੱਛਾ ਨਾਲ ਸਰੀਰ ਇਹ ਸਰੀਰ ਤੱਕ ਜੀਵ ਦੀ ਸ਼ਕਤੀ ਇਸਤੇਮਾਲ ਹੁੰਦੀ ਹੈ ਇਸ ਦੀ ਸ਼ਕਤੀ ਹੈ ਆਪਣੇ ਸਰੀਰ ਤੱਕ ਸਾਡੀ ਆਪਣੀ ਸ਼ਕਤੀ ਹੈ ਆਗਿਆਕਾਰੀ ਕਿੰਨੀ ਮਾਇਆ ਇੰਨੀ ਜਿੰਨੀ ਸਾਡਾ ਸਰੀਰ ਹੈ ਸਾਡੇ ਕਾਬੂ ਚ ਇਹਦੇ ਤੇ ਸਾਨੂੰ ਪੂਰਾ ਕੰਟਰੋਲ ਦਿੱਤਾ ਹੋਇਆ ਆਪਣੀ ਇੱਛਾ ਨਾਲ ਇਹਨੂੰ ਚਲਾ ਰਹੇ ਹਾਂ ਉਹਦਾ ਸਾਨੂੰ ਪ੍ਰੇਰਣਾ ਦੇ ਰਿਹਾ ਵੀ ਗਲਤ ਇਸਤੇਮਾਲ ਨਾ ਕਰੋ ਜਿਹੜੀ ਚੀਜ਼ ਵਾਸਤੇ ਇਸਤੇਮਾਲ ਹੋਇਆ ਉਹ ਕਰ ਲੋ ਗਲਤ ਦਿਸ਼ਾ ਵੱਲ ਨਾ ਜਾਓ ਯਾਦੇ ਕਰਾ ਰਿਹਾ ਯਾਦੇ ਰਿਹਾ ਸਾਨੂੰ ਕਰ ਰਹਿ ਦੇ ਰਿਹਾ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਸਾਥ ਇੱਥੇ ਇੱਕ ਸ਼ਬਦ ਪੈਦਾ ਹੋ ਜਾਣੀ ਹੁਣ ਅਸੀਂ ਇਹਦਾ ਇਸਤੇਮਾਲ ਕਰ ਸਕਦੇ ਹਾਂ ਪ੍ਰੈਕਟੀਕਲੀ ਹੋ ਉਹੀ ਜੋ ਚਾਹੁੰਦਾ ਸਰੀਰ ਨਾਲ ਪ੍ਰੈਕਟੀਕਲ ਨਹੀਂ ਅਸੀਂ ਕੁਝ ਜੇ ਪ੍ਰੈਕਟੀਕਲ ਕੁਝ ਕਰ ਸਕਦੇ ਹੋਈਏ ਫਿਰ ਤਾਂ ਉਸਲ ਪੁਸਲ ਕਰ ਲਈਏ ਅਸੀਂ ਸਾਰਾ ਸਿਸਟਮ ਵਿਗਾੜ ਦਈਏ ਸਾਡੀ ਇੱਛਾ ਸ਼ਕਤੀ ਨਾਲ ਸਰੀਰ ਚੱਲੂਗਾ ਅਸੀਂ ਯਤਨ ਕਰਾਂਗੇ ਯਤਨ ਸਿਰੇ ਚੜੇ ਨਾ ਚੜੇ ਇਹ ਸਾਡੇ ਵੱਸ ਦੀ ਗੱਲ ਨਹੀਂ ਜਤਨ ਕਰਨ ਵਾਸਤੇ ਅਸੀਂ ਡਿਪੈਂਡੈਂਟ ਆ ਜਤਨ ਦਾ ਪ੍ਰੈਕਟੀਕਲ ਰਿਜ਼ਲਟ ਦੇਣ ਵਾਸਤੇ ਅਸੀਂ ਡਿਪੈਂਡੈਂਟ ਉਹਦਾ ਰਿਜ਼ਲਟ ਕੀ ਆਉਂਦਾ ਜਤਨ ਦਾ ਉਹ ਰਿਜ਼ਲਟ ਉਹਦੇ ਜਲਦੀ ਜੇ ਜਿਹੜਾ ਉਹ ਚਾਹੁੰਦਾ ਉਹ ਹੋਊਗਾ ਅਸੀਂ ਸਰੀਰ ਨੂੰ ਆਪਣੀ ਮਰਜ਼ੀ ਨਾਲ ਚਲਾ ਸਕਦੇ ਹਾਂ ਅਸੀਂ ਕਿਸੇ ਨੂੰ ਪਿੱਛੇ ਭਜਦੇ ਹਾਂ ਫੜਨ ਵਾਸਤੇ ਮਾਰਨ ਵਾਸਤੇ ਜਾਨਵਰ ਜਾਨਵਰਾਂ ਦੇ ਪਿੱਛੇ ਭੱਜਦੇ ਹੀ ਨੇ ਕੋਈ ਜ਼ਰੂਰੀ ਨਹੀਂ ਵੀ ਉਹ ਫੜ ਲਵੇ ਉਹ ਮਾਰੇ ਦੇਵੇ ਕੋਸ਼ਿਸ਼ ਕਰਦਾ ਨਾ ਕਰਾਏ ਕਰਦੇ ਨੇ ਉਹ ਕਿਹਦੇ ਨਾਲ ਇਸ਼ਾਰਾ ਜਿਹੜਾ ਕਹਿੰਦੀ ਤੇ ਸਰੀਰ ਦੇ ਕੰਟਰੋਲ ਸਾਡਾ ਪਰ ਫੇਰ ਵੀ ਕਰਾਉਂਦਾ ਹੋਊਗਾ ਉਹ ਲਫ਼ਜ਼ ਜਿਹੜਾ ਹੁਣ ਆਇਆ ਉੱਥੇ ਮਨ ਦੀ ਆ ਚਿੱਤ ਦੀ ਗੱਲ ਹੈ ਚਿੱਤ ਦੇ ਪਿੱਛੇ ਫੇਰ ਪ੍ਰੇਰਣਾ ਪਰਮੇਸ਼ਰ ਦੀ ਗੱਲ ਹੈ ਚਲੋ ਪਰਮੇਸ਼ਰ ਦੀ ਉਹ ਗੱਲ ਕਰੋ ਤੁਸੀਂ ਮਨ ਨੂੰ ਛੱਡੋ ਕਿਸੇ ਨੂੰ ਮਰਾਉਣਾ ਜਦ ਜਾਉਣਾ ਬ੍ਰਹਮ ਉਹਨੇ ਉਹਨੇ ਆਇਆ ਵੀ ਚੱਲ ਬਈ ਇਹਨੂੰ ਮੈਂ ਮਾਰਾਂ ਉਹਦੇ ਆਪਣੇ ਮਨ ਚੋਂ ਸ਼ਿਕਾਰ ਹੈ ਕੁਝ ਵੀ ਹੈ ਮਾਰਾਂ ਮਰ ਵੀ ਗਿਆ ਅਸਲ ਤਾਂ ਬਣਾਇਆ ਤਾਂ ਉਹਨੇ ਜੇ ਮਾਰਨ ਵਾਸਤੇ ਇਹਨੂੰ ਭੇਜਿਆ ਮਰਿਆ ਨਹੀਂ ਫਿਰ ਇਹਨੂੰ ਗਿਆਨ ਦੇਣਾ ਵੀ ਦੇਖ ਹੁਣ ਤੇ ਮਰਿਆ ਵੀ ਨਹੀਂ ਤੂੰ ਇਹ ਵੰਤ ਮਾਰ ਜਿਹੜਾ ਮੈਂ ਮਾਰੇ ਨੇ ਉਹ ਮੈਂ ਮਾਰੇ ਜੇ ਮੈਂ ਮਾਰ ਸਕਦਾ ਹੁੰਦਾ ਤਾਂ ਮੈਂ ਵੀ ਮਾਰ ਦਿੰਦਾ ਤਾਂ ਕਿ ਸੋਚੇ ਵੀ ਅਸਲ 'ਚ ਮੇਰੇ ਹੱਥ ਨਹੀਂ ਜੇ ਮੈਂ ਮਾਰਨਾ ਚਾਹੁੰਦਾ ਵੀ ਮਰ ਜਾਂਦਾ ਇਹ ਵੀ ਗਿਆਨ ਵਾਸਤੇ ਹੀ ਸਭ ਕੁਝ ਕੀਤਾ ਬਹੁਤ ਸਾਰੇ ਕੇਸ ਐਸੇ ਨੇ ਜਿਹੜੇ ਸਾਤੇ ਹੁੰਦੇ ਨਹੀਂ ਲੇਕਿਨ ਅਸੀਂ ਇਹ ਤਾਂ ਸੋਚਦੇ ਹੀ ਨਹੀਂ ਪੰਜ ਕਹਿੰਦੇ ਨੇ ਫੈਸਲੇ ਮੈਚਾਂ ਨੇ ਦੱਸ ਦੇ ਡੇਟ ਅਜੈਕਟ ਮਿਲ ਕੇ ਵੀ ਨਹੀਂ ਪੈ ਗਿਆ ਅਜੈਕਟ ਪੰਜ ਛੇ ਵਾਰੀ ਹੁਣ ਪੰਜ ਛੇ ਵਾਰੀ ਫੇਰ ਕਰਾਤਾ ਹਾਂ ਹਾਂ ਉਹਨੇ ਕਿਹਾ ਪੰਜ ਛੇ ਵਾਰੀ ਪਰ ਉਹ ਓਕੇ ਕਰਾਤਾ ਪੰਜ ਛੇ ਵਾਰੀ ਹੁਣ ਕੈਂਸਲ ਕਰਾਤਾ ਕੈਂਸਲ ਕਰਾਤਾ ਕੋਈ ਜ਼ਰੂਰੀ ਵੀ ਸਾਰੇ ਨਾ ਜਿਹੜਾ ਠੀਕ ਰਹਿਣਗੇ ਉਹਨਾਂ ਜੁਲਾਈ ਦੇ ਪਹਿਲੇ ਹਫਤੇ ਬੱਦਲ ਆ ਜਾਂਦੇ ਆ ਕੇ ਇਹ ਕਹੀ ਜਾਂਦੇ ਐ ਨਹੀਂ ਹੋਣਾ ਐ ਨਹੀਂ ਹੋਣਾ ਹਰਿਆਣੇ ਵੀ ਪੈ ਗਿਆ ਰਾਜਸਥਾਨ ਚ ਵੀ ਪੈ ਗਿਆ ਕਹਿੰਦੇ ਪੈਣਾ ਕੀ ਪਤਾ ਕੱਲ ਨੂੰ ਕੀ ਹੋ ਜਾਣਾ ਅੰਦਾਜ਼ੇ ਅੱਜ ਦੇ ਮੁਤਾਬਕ ਇਹਨਾਂ ਨੇ ਅੰਦਾਜ਼ਾ ਲਾਉਣਾ ਕੱਲ ਨੂੰ ਕੀ ਹੋ ਜਾਣਾ ਕੋਈ ਪਤਾ ਨਹੀਂ